Vegetarian items eggless cakes pastries कुलचे बन ते होर भी बहुत कुछ नाले न्यूजीलैंड बटर ते फ्रेश क्रीम यूज कर देने quality baked goods affordable prices पल्ला fresh bake house 11 Rangitoto road Papatoetoe for more information call zero nine two seven eight one seven seven four ਯਾਰ ਤੰਗ ਕਰ ਮਾਰਿਆ ਮੈਨੂੰ ਇਸ ਗੱਡੀ ਨੇ ਮੈਂ ਤਾਂ ਮਕੈਨਿਕਾਂ ਦੇ ਚੱਕਰ ਮਾਰ-ਮਾਰ ਕੇ ਹੰਮ ਗਿਆ ਇਹ ਗੱਡੀ ਦਾ ਹੀ ਨਹੀਂ ਮਕੈਨਿਕ ਦਾ ਵੀ ਨੁਕਸ ਹੋ ਸਕਦਾ ਹੈ ਜਿਵੇਂ ਬਿਮਾਰ ਹੋਣ ਤੇ ਅਸੀਂ ਕਿਸੇ ਚੰਗੇ ਡਾਕਟਰ ਕੋਲ ਜਾਂਦੇ ਆ ਉਵੇਂ ਗੱਡੀ ਵੀ ਉਸੇ ਮਕੈਨਿਕ ਕੋਲ ਲੈ ਕੇ ਜਾਣੀ ਚਾਹੀਦੀ ਹੈ ਜਿਸ ਦੇ ਨਾਮ ਤੇ ਸਾਰੇ ਭਰੋਸਾ ਕਰਦੇ ਨੇ ਪਰ ਉਹ ਹੈ ਕੌਣ ਜੋਸ਼ੀ ਆਟੋਮੋਟਿਵ ਐਂਡ ਟਾਇਰਸ ਵਾਲੇ ਨਵੀਨ ਜੋਸ਼ੀ ਇਹ ਹਰ ਪ੍ਰਕਾਰ ਦੀਆਂ ਮੈਕੈਨੀਕਲ ਰਿਪੇਅਰਸ ਕਰਦੇ ਨੇ ਵਾਕ ਅਤੇ ਸਰਵਿਸਿੰਗ ਤੋਂ ਇਲਾਵਾ ਇੱਥੇ ਤੁਹਾਨੂੰ ਗੱਡੀਆਂ ਦੇ ਵਧੀਆ ਕੁਆਲਿਟੀ ਟਾਇਰਸ ਵੀ ਮਿਲਣਗੇ ਟੈਕਸੀ ਡਰਾਈਵਰ ਵੀਰਾਂ ਲਈ ਖਾਸ ਡਿਸਕਾਊਂਟ ਐਡਰੈਸ ਦੱਸੋਗੇ ਪਲੀਜ਼ ਐਡਰੈਸ ਹੈ 11C Bakerfield place Manukau opposite Bakerfield medical centre call ਕਰੋ ਨਵੀਨ ਜੋਸ਼ੀ ਨੂੰ 2624279 ਤੇ ਜੋਸ਼ੀ ਆਟੋਮੋਟਿਵ ਐਂਡ ਟਾਇਰਸ ਮੇਰ ਪਾਰ ਬੰਗਲਾ ਪਵਾ ਦੇ ਹਾਨਿਆ ਬੜੇ ਗਾਣੇ ਸ਼ਾਣੇ ਗਾਏ ਜਾ ਰਹੇ ਨੇ ਕੀ ਗੱਲ ਮੈਂ ਗਾਣੇ ਵੀ ਨਾ ਗਾਵਾਂ ਸੋਨੇ ਘਰ ਦਾ ਸੁਪਨਾ ਵੀ ਤੇ ਪੂਰਾ ਹੋਏਗਾ ਹੀ ਕਦੇ <laughs> ਸੁਪਨਾ ਪੂਰਾ ਹੋਣ ਦਾ ਟਾਈਮ ਆ ਗਿਆ ਹੈ ਆ ਵੇਖ ਆਪਣੇ ਸੁਪਨਿਆਂ ਦਾ ਸੰਸਾਰ ਹਾਏ ਕਿੰਨਾ ਸੋਹਣਾ ਘਰ ਇਹ ਸਾਰਾ ਕਮਾਲ ਹੈ ਹਾਰਵਿਜ਼ ਰੀਅਲ ਸਟੇਟ ਦੀ ਸੁਪਰਸਟਾਰ ਟੀਮ ਦਾ ਉਹ ਤੁਹਾਡੀ ਜ਼ਰੂਰਤਾਂ ਦੇ ਅਨੁਸਾਰ ਤੁਹਾਨੂੰ ਵਾਜਿਬ ਕੀਮਤਾਂ ਤੇ ਨਵੇਂ ਘਰ ਲੈ ਵੀ ਦਿੰਦੇ ਨੇ ਤੇ ਪੁਰਾਣੇ ਵਿਕਵਾ ਵੀ ਦਿੰਦੇ ਨੇ ਚੰਗੀਆਂ ਕੀਮਤਾਂ ਤੇ ਮੈਨੂੰ ਵੀ ਇਦਾਂ ਦਾ ਹੀ ਘਰ ਲੈ ਕੇ ਦਿਓ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਹਾਂ ਹਾਰਵਿਜ਼ ਦੇ ਰਿੱਕੀ ਸਿੰਘ ਐਂਡ ਟੀਮ ਕੋਲ ਉਹਨਾਂ ਦੇ 145 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ ਆਫਿਸ ਵਿੱਚ ਕਾਲ ਕਰੋ 0921 91154969 ਤੇ ਵੈਬਸਾਈਟ ਲਈ ਲੌਗਇਨ ਕਰੋ www.harvestpapatoytoy.co.nz ਜੇ ਈਜ਼ੀਲੀ ਜਾਣਾ ਚਾਹੁੰਦੇ ਹੋ ਟੂਰ ਤੇ ਬਾਹਰ ਜੇ ਮਨੀ ਟ੍ਰਾਂਸਫਰ ਦੇ ਤੇ ਤੇਰਾ ਤੇਰਾ ਤੋਲ ਕੇ ਤੇਰਾ ਹੀ ਤੇਰਾ ਕਹਿ ਕੇ ਸਾਨੂੰ ਇਸ ਮਾਇਆ ਦੇ ਜਾਲ ਚੋਂ ਥੋੜਾ ਪਾਸੇ ਹੋਣ ਦੀ ਪ੍ਰੇਰਣਾ ਦਿੱਤੀ ਹੈ ਤਕੜੀ ਫੜ ਕੇ ਬਾਬਾ ਸਾਰੀ ਦੁਨੀਆ ਦੇ ਵਿੱਚ ਇੱਕੋ ਰਾਮ ਨਾਮ ਦੀ ਹੱਡੀ ਜਿੱਥੋਂ ਮਿਲਦਾ ਮੁਫਤ ਚ ਸੌਦਾ ਫੇਰ ਵੀ ਪੂਰੀ ਖੱਟੀ ਸਤਿ ਸ਼੍ਰੀ ਅਕਾਲ ਨਮਸਤੇ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਸੋਹਣਾ ਨਿਊਜ਼ੀਲੈਂਡ ਤੇ ਇੱਕ ਵਾਰੀ ਫੇਰ ਆ ਗਏ ਹਾਂ ਜੀ ਸ਼ਨੀਵਾਰ ਹਰ ਸ਼ਨੀਵਾਰ ਦੀ ਤਰ੍ਹਾਂ ਮੇਰੇ ਨਾਲ ਜੀ ਮੇਰੇ ਦੋਸਤ ਤੇ ਹੋਸਟ ਐਮਪੀ ਜੋਲ ਸਾਹਿਬ ਤੇ ਹੇਸਟਿੰਗ ਤੋਂ ਸਾਡੇ ਹਰਮਨ ਪਰਮਾਰ ਤੇ ਮੈਂ ਤੁਹਾਡਾ ਆਪਣਾ ਅਤਿੰਦਰ ਬਿੱਲਾ ਬਿਲਕੁਲ ਜੀ ਆ ਗਏ ਆ ਜੀ ਇੱਕ ਵਾਰੀ ਫੇਰ ਹੱਸਣ ਹਸਾਉਣ ਲਈ ਥੋੜੀ ਇੱਧਰ ਉੱਧਰ ਦੀਆਂ ਲਾਉਣ ਲਈ ਜੀ ਬਿਲਕੁਲ ਤੇ ਵਧੀਆ ਟਾਈਮ ਪਾਸ ਹੋਊਗਾ ਜੀ ਆਪਣਾ 2 ਘੰਟੇ ਤੇ ਅਸੀਂ ਚਾਹਾਂਗੇ ਵੀ ਤੁਸੀਂ ਵੀ ਸਾਡੇ ਨਾਲ ਜੁੜੋ ਜੀ ਇਸ ਪ੍ਰੋਗਰਾਮ ਦੇ ਵਿੱਚ ਜੋ ਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ ਸੋਹਣਾ ਨਿਊਜ਼ੀਲੈਂਡ ਹਰ ਸ਼ਨੀਵਾਰ 7 ਤੋਂ 9 ਜਦੋਂ ਅਸੀਂ ਤੁਹਾਡੇ ਨਾਲ ਜੁੜਦੇ ਆ ਤੇ ਸਾਡੇ ਜਿਹੜੇ ਸਟੂਡੀਓ ਦੇ ਨੰਬਰ ਹੈਗੇ ਜੀ ਇੱਕ ਵਾਰੀ ਜਰੂਰ ਨੋਟ ਕਰ ਲਓ ਜੀ ਜੀ ਬਿਲਕੁਲ ਸਾਡੇ ਸਟੂਡੀਓ ਦੇ ਨੰਬਰ ਆ ਜੀ 097799270 ਤੇ 095213429 ਤੇ ਜਾਂ ਫਿਰ ਸਾਨੂੰ ਟੋਲ ਫ੍ਰੀ ਨੰਬਰ ਤੇ ਵੀ ਕਾਲ ਕਰ ਸਕਦੇ ਆ ਟੋਲ ਫ੍ਰੀ ਨੰਬਰ ਹੈ ਜੀ ਸਾਡਾ 0803030980800030398 ਜੀ ਬਿਲਕੁਲ ਜੀ ਨਿਸ਼ੁਲਕ ਸੇਵਾ ਜੀ ਮੋਬਾਈਲ ਜਾਂ ਲੈਂਡਲਾਈਨ ਤੋਂ ਤੁਸੀਂ ਫ੍ਰੀ ਕਾਲ ਕਰ ਸਕਦੇ ਹੋ ਨਿਊਜ਼ੀਲੈਂਡ ਦੇ ਵਿੱਚ ਪਰ ਜੇ ਤੁਸੀਂ ਅੰਤਰਰਾਸ਼ਟਰੀ ਕਾਲ ਕਰ ਰਹੇ ਹੋ ਤੇ 00649 ਤੇ ਕਾਲ ਕਰ ਸਕਦੇ ਹੋ ਜੀ ਸਾਨੂੰ ਤੇ ਸਾਡੇ ਨਾਲ ਜੁੜ ਸਕਦੇ ਹੋ ਜੀ ਰੇਡੀਓ ਸਪਾਈਸ ਦੀ ਵੈਬਸਾਈਟ ਅਤੇ ਐਂਡਰੋਇਡ ਤੇ ਆਈਫੋਨ ਐਪਲੀਕੇਸ਼ਨ ਰਹੀ ਵੀ ਤੇ ਆਪਣੀ ਰਿਕੁਐਸਟ ਦੇ ਸਕਦੇ ਆ ਜੀ ਗਾਣਿਆਂ ਦੀ ਜਿਹੜੇ ਤੁਹਾਡੇ ਮਨ ਪਸੰਦ ਗਾਣੇ ਹੋਣਗੇ ਜੀ ਉਹੀ ਅਸੀਂ ਪਲੇ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਜਿੰਨੀਆਂ ਵੀ ਸਾਨੂੰ ਰਿਕੁਐਸਟ ਆਉਂਦੀਆਂ ਅਸੀਂ ਪਲੇ ਕਰਕੇ ਹੀ ਜਾਈਏ ਜੀ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਤੁਹਾਡੀ ਜਿਹੜੀ ਭਾਗੀਦਾਰੀ ਉਹ ਬਹੁਤ ਜ਼ਰੂਰੀ ਹੈ ਜੀ ਤੁਹਾਡਾ ਹਿੱਸਾ ਲੈਣਾ ਤੇ ਜ਼ਰੂਰ ਸਾਡੇ ਨਾਲ ਜੁੜੋ ਜੀ ਬਿਲਕੁਲ ਬਿਲਕੁਲ ਜੀ ਹੋਰ ਬਿੱਲਾ ਜੀ ਫਿਰ ਸ਼ਨੀਵਾਰ ਦਾ ਪਤਾ ਨਹੀਂ ਲੱਗਾ ਕਿੱਦਾਂ ਆ ਗਿਆ ਨਾ ਹਲੇ ਇਦਾਂ ਲੱਗਦਾ ਵੀ ਕੱਲ ਸ਼ੋਅ ਕਰਕੇ ਗਏ ਸੀ ਆਪਾਂ ਨਾ ਸਹੀ ਗੱਲ ਆ ਭਾਜੀ ਮੈਨੂੰ ਤਾਂ ਸ਼ਨੀਵਾਰ ਦਾ ਨਹੀਂ ਪਤਾ ਲੱਗਾ ਕਿੱਦਾਂ ਲੰਘ ਗਿਆ ਵਾਕਈ ਸਾਰੀ ਦਿਹਾੜੀ ਅੱਜ ਇੱਕ ਤਮੀਨ ਹੈ ਮਤ ਮਾਰੀ ਰੱਖੀ ਆਪਣੀ ਬਿਲਕੁਲ ਤੇ ਫੋਰਕਾਸਟ ਜਿਹੜੀ ਪਹਿਲਾਂ ਹੀ ਹੋ ਚੁੱਕੀ ਸੀ ਵੀ ਬਹੁਤ ਇੱਕ ਜਿਹੜੇ ਆ ਰਹੇ ਆ ਜੀ ਕਿ ਉਹਨੂੰ ਪੋਲਰ ਬਲਾਸਟ ਕਹਿੰਦੇ ਨੇ ਆਪਾਂ ਬਈ ਜਿਹਦੇ ਨਾਲ ਕੀ ਆਪਣੇ ਮੇਰੇ ਖਿਆਲ ਨਾਲ ਸਾਊਥ ਆਈਲੈਂਡ ਤਾਂ ਆਲਮੋਸਟ ਜਿਹੜਾ ਟੱਕ ਚੁੱਕਾ ਸੀਗਾ ਕਾਫੀ ਏਰੀਆ ਜਿਹੜੇ ਆ ਸਨੋ ਹੋਈ ਆ ਉੱਤੇ ਆਪਣੇ ਨਾਰਥ ਆਈਲੈਂਡ ਦੇ ਵਿੱਚ ਵੀ ਜਿਹੜੀ ਡੈਜ਼ਰਟ ਰੋਡ ਆ ਹੋਰ ਜਿਹੜੀ ਹਿਸਟਿੰਗ ਨੂੰ ਜਾਣ ਵਾਲੀ ਵਿਲਿੰਗਟਨ ਨੂੰ ਜਾਣ ਵਾਲੀਆਂ ਸੜਕਾਂ ਬੰਦ ਬੰਦ ਆ ਜੀ ਕਾਫੀ ਜ਼ਿਆਦਾ ਜਿਹੜੀ ਬਰਫ਼ਬਾਰੀ ਹੋਈ ਹੈ ਤੇ ਆਪਣੇ ਉਹਦਾ ਜਿਹੜਾ ਅਸਰ ਹੈ ਆਪਾਂ ਨੂੰ ਅੱਜ ਦੇਖਣ ਨੂੰ ਮਿਲਦਾ ਵੀ ਅੱਜ ਸਾਰਾ ਦਿਨ ਹੀ ਠੰਡ ਬਹੁਤ ਰਹੀ ਆ ਹੈਨਾ ਤੇ ਇਸ ਲਈ ਅਸੀਂ ਆਪਣੀ ਟੀਮ ਵੱਲੋਂ ਵੀ ਇਹ ਰਿਕੁਐਸਟ ਕਰਦੇ ਹਾਂ ਜੀ ਜੇ ਤੁਸੀਂ ਕਿਤੇ ਤੁਹਾਡਾ ਪ੍ਰੋਗਰਾਮ ਹੈਗਾ ਆ ਆਪਣੇ ਹਿਸਟਿੰਗ ਵੱਲ ਨੂੰ ਜਾਣ ਦਾ ਜਾਂ ਨੈਸ਼ਨਲ ਪਾਰਕ ਜਾਂ ਫਿਰ ਬਲਿੰਕਟਨ ਜਾਣ ਦਾ ਤਾਂ ਪਲੀਜ਼ ਆਪਣੇ ਜਿਹੜੇ ਸੜਕਾਂ ਦੇ ਬਾਰੇ ਜਾਣਕਾਰੀ ਜ਼ਰੂਰ ਲੈ ਲਿਓ ਤੁਰਨ ਤੋਂ ਪਹਿਲਾਂ ਕਿਉਂਕਿ ਇਸ ਫਿਲਹਾਲ ਜਿਹੜਾ ਮੌਸਮ ਹੈਗਾ ਉਹ ਸਫ਼ਰ ਦਾ ਨਹੀਂ ਹੈਗਾ ਜੀ ਬਿਲਕੁਲ ਤੇ ਜੇ ਹੋ ਸਕੇ ਤਾਂ ਪੋਸਟਪੋਨ ਕਰ ਦਿਓ ਇੱਕ ਚੰਗੇ ਦਿਨ ਲਈ ਜਦੋਂ ਕਿ ਥੋੜਾ ਮੌਸਮ ਵੀ ਠੀਕ ਹੋ ਗਿਆ ਜਿਸ ਨਾਲ ਤੁਹਾਨੂੰ ਵੀ ਜਿੱਦਾਂ ਹੁਣ ਘੁੰਮਣ ਜਾਣਾ ਵਾ ਕੁਝ ਦੇਖਣ ਨੂੰ ਮਿਲੇਗਾ ਉਹ ਇਹਨਾਂ ਵੀ ਰਾਹ ਦੇ ਵਿੱਚ ਹੀ ਖੱਜਲ ਖਵਾਰ ਹੋ ਗਏ ਬਿਲਕੁਲ ਕਾਫੀ ਜਿਹੜੇ ਲੋਕ ਸੀ ਉਹ ਰਾਹ 'ਚ ਹੀ ਖੱਜਲ ਖਰਾਬ ਹੋ ਗਏ ਤੁਸੀਂ ਦੇਖਿਆ ਵੀ ਕਿਦਾਂ ਗੱਡੀਆਂ ਬਰਫ਼ ਦੇ ਨਾਲ ਢੱਕ ਗਈਆਂ ਬਸ ਸੜਕ ਤਾਂ ਟਕੀ ਹੋਈ ਸੀ ਦੂਜੀ ਗੱਲ ਹੈ ਇਦਾਂ ਦੀਆਂ ਸੜਕਾਂ ਦੇ ਉੱਤੇ ਜਿਹੜੀ ਆਪਣੀ ਆਮ ਤੌਰ ਤੇ ਜਿਹੜੀਆਂ ਗੱਡੀਆਂ ਉਹ 2 ਵੀਲ 2 ਵੀਲ ਡਰਾਈਵ ਹੁੰਦੀਆਂ ਹੈ ਨਾ ਜਾਂ ਫਰੰਟ ਵੀਲ ਜਾਂ ਬੈਕ ਵੀਲ ਜਿਹਦੇ ਨਾਲ ਕੀ ਕੀ ਹੁੰਦਾ ਕਿ ਜਿੱਥੇ ਆਪਣੇ ਆਈਸ ਹੁੰਦੀ ਹੈ ਸੜਕ ਦੇ ਉੱਤੇ ਉੱਥੇ ਗੱਡੀ ਸਲਿੱਪ ਮਾਰਨੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਬਹੁਤ ਹੀ ਰਿਸਕੀ ਕੰਮ ਹੈ ਨਾ ਸਾਡੇ ਕੰਟਰੋਲ 'ਚ ਨਹੀਂ ਰਹਿੰਦੀ ਜੀ ਬਿਲਕੁਲ ਜਿੱਦਾਂ ਅੱਜ ਕੱਲ ਜਿੱਦਾਂ ਬਲੈਕ ਆਈਸ ਵੀ ਹੈ ਬਿਲਕੁਲ ਅੱਜ ਦੇ ਉਹ ਵਾਲਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਬਿਲਕੁਲ ਆਪਣੇ ਕਿਉਂਕਿ ਇੱਥੇ ਇੰਨਾ ਕਾਮਨ ਨਹੀਂ ਹੈਗਾ ਕਰਕੇ ਸ਼ਾਇਦ ਲੋਕਾਂ 'ਚ ਇੰਨੀ ਜਾਗਰੂਕਤਾ ਨਹੀਂ ਹੈਗੀ ਮੇਰੇ ਖਿਆਲ ਨਾਲ ਸਾਊਥ ਆਈਲੈਂਡ 'ਚ ਕਾਫੀ ਹੈਗੀ ਆ ਤੇ ਤੁਸੀਂ ਦੇਖੋਗੇ ਜਿਹੜੇ ਮੁਲਕ ਆ ਜਿੱਦਾਂ ਆਪਣੇ ਕੈਨੇਡਾ ਹਲਕਾ ਮੁਲਕ ਆ ਜਿੱਥੇ 6 ਮਹੀਨੇ ਬਾਹਰ ਰਹਿੰਦੀ ਤੇ ਜ਼ਿਆਦਾਤਰ ਲੋਕੀ 4x4 ਯੂਜ਼ ਕਰਦੇ ਆ ਨਾ ਜਾਂ ਫਿਰ ਗੱਡੀ ਤੇ ਟਾਇਰਾਂ ਤੇ ਚੇਨਾਂ ਪਾ ਲੈਂਦੇ ਆ ਹਾਂਜੀ ਜਿੱਦਾਂ ਆਪਾਂ ਵੀ ਹੁਣ ਭਾਜੀ ਨੈਸ਼ਨਲ ਪਾਰਕ ਨੂੰ ਜਾਈਏ ਤਾਂ ਉੱਧਰ ਵੀ ਆਪਾਂ ਨੂੰ ਪਹਿਲਾਂ ਹੀ ਉਹ ਹੁੰਦੇ ਆ ਬੈਠੇ ਵੀ ਚੇਨਾਂ ਲੈ ਲਓ ਬਿਲਕੁਲ ਵੀ ਉਹ ਚੇਨ ਪਾ ਕੇ ਫੇਰ ਡਰਾਈਵ ਸੇਫ ਕਰੋ ਤਾਂ ਕਰਕੇ ਬਿਲਕੁਲ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਕਿਉਂ ਜੀ ਬਿਲਕੁਲ ਜੀ ਬਿਲਕੁਲ ਤੇ ਮੌਕੇ ਬਥੇਰੇ ਹੋਣਗੇ ਆਪਾਂ ਨੂੰ ਘੁੰਮਣ ਫਿਰਨਗੇ ਪਰ ਜਿਹੜਾ ਇੱਕ ਸਾਵਧਾਨੀ ਵਰਤਣੀ ਚਾਹੀਦੀ ਹੈ ਹਨਾ ਕਿਉਂਕਿ ਜਿੱਥੇ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਕਹਿ ਦਿੰਦੇ ਆ ਜੀ ਜੀ ਹਨਾ ਤੇ ਪਿੱਛੇ ਜੇ ਆਪਣੇ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਹੋਈ ਸੀਗੀ ਜਿਹਦੇ ਵਿੱਚ ਕਿ ਆਪਣੇ ਤਿੰਨ ਜੀ ਜਿਹੜੇ ਹੈਗੇ ਆ ਉਹ ਉਹ ਜੀ ਸਵਰਗ ਸੁਧਾਰ ਗਏ ਸੀ ਕਹਿ ਸਕਦੇ ਆਪਾਂ ਤੇ ਇੱਕ ਬੰਦਾ ਜਿਹੜਾ ਬਹੁਤ ਜ਼ਿਆਦਾ ਸੀਰੀਅਸ ਹਾਲਤ ਦੇ ਵਿੱਚ ਆ ਅਜੇ ਵੀ ਹਾਂ ਤੇ ਅਸੀਂ ਤਾਂ ਇਹ ਆਸ ਕਰਦੇ ਵੀ ਉਹ ਛੇਤੀ ਛੇਤੀ ਰਿਕਵਰ ਹੋਵੇ ਜੀ ਬਿਲਕੁਲ ਪਰ ਅਸੀਂ ਚਾਹਾਂਗੇ ਕਿ ਗਾਂ ਇਸੇ ਕਰਕੇ ਆਪਾਂ ਇੱਕ ਸ਼ੋਅ ਵੀ ਕੀਤਾ ਸੀ ਇਹਦੇ ਉੱਤੇ ਪਰ ਅਸੀਂ ਚਾਹਾਂਗੇ ਕਿ ਗਾਂ ਇਦਾਂ ਦੀ ਜਿਹੜੀ ਖਬਰ ਸੁਣਨ ਨੂੰ ਨਾ ਮਿਲੇ ਕਿਉਂਕਿ ਸਾਨੂੰ ਵੀ ਬਹੁਤ ਦੁੱਖ ਹੁੰਦਾ ਆਪਾਂ ਨੂੰ ਸਾਰੀ ਪੰਜਾਬੀ ਕਮਿਊਨਿਟੀ ਕਿੱਦਾਂ ਵੀ ਇੱਕ ਇੱਕ ਇਕੱਠੀ ਹੋ ਗਈ ਸੀ ਮਤਲਬ ਇਸ ਦੁੱਖ ਦੇ ਵਿੱਚ ਹੈ ਨਾ ਕਿਉਂਕਿ ਸਾਰਿਆਂ ਨੇ ਬਹੁਤ ਜ਼ਿਆਦਾ ਇਹ ਦੁੱਖ ਮੰਨਿਆ ਤੇ ਇਦਾਂ ਦੀਆਂ ਗੱਲਾਂ ਜੀ ਬਿਲਕੁਲ ਮੌਸਮ ਜਿਹੜਾ ਇੱਥੇ ਜਦੋਂ ਕਿਤੇ ਵੀ ਸਫ਼ਰ ਕਰਨਾ ਭਾਵੇਂ ਮੌਸਮ ਚੰਗਾ ਵੀ ਹੋਵੇ ਇੱਕ ਵਾਰੀ ਸੜਕ ਦੀ ਜਾਣਕਾਰੀ ਲੈਣੀ ਜ਼ਰੂਰੀ ਹੈ ਜੀ ਬਿਲਕੁਲ ਚਾਹੀਦੀ ਆਪਾਂ ਨੂੰ ਤੇ ਹੋ ਸਕੇ ਤਾਂ ਜਿਹੜੀ ਆਪਣੀ ਗੱਡੀ ਆ ਉਹ ਉਹਦੀ ਜਿਹੜੀ ਚੈਕਿੰਗ ਕਰ ਲਓ ਜੀ ਜਿੱਦਾਂ ਹਵਾ ਆ ਟਾਇਰਾਂ ਦੀ ਤੇ ਟਾਇਰਾਂ ਦੀ ਕੰਡੀਸ਼ਨ ਕਿਉਂਕਿ ਆਪਾਂ ਕਈ ਵਾਰੀ ਕੀ ਹੁੰਦਾ ਕਿ ਵਾਫ ਕਰਾ ਕੇ ਆਉਂਦੇ ਆ ਉਸ ਤੋਂ ਬਾਅਦ ਆਪ ਵਾਫ ਹੋ ਜਾਂਦੀ ਅੱਜਕੱਲ ਗੱਡੀਆਂ ਦੀ ਸਾਲ-ਸਾਲ ਦੀ ਹੈ ਨਾ ਸਾਲ-ਸਾਲ ਦੀ ਆਪਾਂ ਸਾਲ ਪਰ ਚੈੱਕ ਹੀ ਨਹੀਂ ਕਰਦੇ ਗੱਡੀ ਨੂੰ ਵੀ ਗੱਡੀ ਦਾ ਕੀ ਉਹਦੀ ਮੇਨਟੇਨੈਂਸ ਕੀ ਜਾਂ ਕੋਈ ਸਰਵਿਸ ਕਰਾ ਕੇ ਆਉਂਦੇ ਉਹਦੇ ਵਿੱਚ ਕੁਝ ਇੰਨਾ ਖਾਸ ਨਹੀਂ ਦਿਖਦੇ ਹੋ ਨਾ ਤੇ ਆਪਣੇ ਬਾਅਦ ਜੇ ਆਪਾਂ ਗੱਡੀ ਦੇ ਇੱਕ ਵਾਰੀ ਨਿਗਾਹ ਮਾਰ ਕੇ ਦੇਖ ਲਈਏ ਵੀ ਹਾਂਜੀ ਟਾਇਰ ਇਹਦੇ ਗੁੱਡ ਕੰਡੀਸ਼ਨ 'ਚ ਹੈਗੇ ਆ ਕਿ ਨਹੀਂ ਹਾਂਜੀ ਕਿਉਂਕਿ 4x4 ਗੱਡੀ ਵੀ ਕੁਝ ਨਹੀਂ ਕਰ ਸਕਦੀ ਜੇ ਤੁਹਾਡੇ ਟਾਇਰ ਸਲਾਈਡ ਨਾ ਹੋਣ ਹਾਂਜੀ ਬਿਲਕੁਲ ਨਾ ਤੇ ਬਿਲਕੁਲ ਆਪਣੀ ਗੱਡੀ ਵੀ ਅਪ ਟੂ ਡੇਟ ਜ਼ਰੂਰ ਕਰੋ ਜੀ ਸਫ਼ਰ ਤੇ ਜਾਣ ਤੋਂ ਪਹਿਲਾਂ ਉਹਦਾ ਤੇਲ ਪਾਣੀ ਚੈੱਕ ਕਰ ਲਓ ਕੂਲੈਂਟ ਵਗੈਰਾ ਹੈ ਨਾ ਹੋਰ ਕਿਤੇ ਲੀਕੇਜ ਲੂਕੇਜ ਤਾਂ ਨਹੀਂ ਹੈਗੀ ਕੋਈ ਚੰਗੀ ਕੰਡੀਸ਼ਨ 'ਚ ਹੈ ਪਹੁੰਚਣ ਜੋਗੀ ਵੀ ਹੈ ਕਿ ਨਹੀਂ ਹੈਨਾ ਕਿਉਂਕਿ ਰਾਹ 'ਚ ਖੱਜਲ ਹੋਣ ਨਾਲੋਂ ਜੇ 5-10 ਮਿੰਟ ਆਪਾਂ ਪਹਿਲਾਂ ਸਪੈਂਡ ਕਰ ਲਈਏ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਹਾਂਜੀ ਤੇ ਬਿਲਕੁਲ ਜੀ ਤੇ ਮੌਸਮ ਅੱਜ ਮੇਰੇ ਖਿਆਲ ਨਾਲ ਫੋਰਕਾਸਟ ਹੈਗੀ ਆ ਵੀ ਕਹਿੰਦੇ 5 ਡਿਗਰੀ ਤੋਂ ਵੀ ਘਟ ਜਾਣਾ ਹੈ ਨਾ ਹਾਂਜੀ ਮੈਨੂੰ ਉਹਨੇ ਨੋਟੀਫਿਕੇਸ਼ਨ ਆਇਆ ਟੈਂਪਰੇਚਰ ਜਿੱਦਾਂ ਮੈਂ ਸੌਫਟਵੇਅਰ ਲਾਂਚ ਜਿਹੜਾ ਭਰਿਆ ਉਹਨਾਂ ਦਾ ਆਇਆ ਵੀ ਕਹਿੰਦੇ 5 ਡਿਗਰੀ ਡ੍ਰੌਪ ਹੋ ਰਿਹਾ ਇਸ ਟਾਈਮ 9 ਡਿਗਰੀ ਆਪਣੇ ਚੱਲ ਰਿਹਾ ਸ਼ਾਇਦ ਹਾਂ 9 ਡਿਗਰੀ ਚੱਲ ਰਿਹਾ ਪਰ ਸਾਰਾ ਦਿਨ ਹੀ ਇਦਾਂ ਮਹਿਸੂਸ ਹੁੰਦਾ ਰਿਹਾ ਨਾ ਮੈਂ ਤਾਂ ਭਾਜੀ ਅਸੀਂ ਘਰ ਤੋਂ ਬਾਹਰ ਹੀ ਨਿਕਲੇ ਡੇ ਆਫਿਸ ਜਿੱਦਾਂ ਘਰ ਦੇ ਅੰਦਰ ਹੀ ਰਿਹਾ ਅੰਦਰ ਹੀ ਰਹੇ ਹੈ ਨਾ ਉਦਾਂ ਵੀ ਮੌਸਮ ਬਹੁਤ ਖਰਾਬ ਸੀ ਮੀਂਹ ਕਾਫੀ ਪੈ ਰਿਹਾ ਸੀਗਾ ਜੀ ਬਿਲਕੁਲ ਤੇ ਬਿਲਕੁਲ ਜੀ ਇਹ ਹੈਗਾ ਜੀ ਕੁਝ ਜਾਣਕਾਰੀ ਜਿਹੜੀ ਆਪਾਂ ਦੇਣੀ ਜ਼ਰੂਰੀ ਸਮਝਦੇ ਸੀਗੇ ਜੀ ਬਿਲਕੁਲ ਤੇ ਆਓ ਜੀ ਇੱਕ ਆਪਾਂ ਕਿਉਂ ਨਾ ਇੱਕ ਗਾਣਾ ਸੁਣੀਏ ਤੇ ਉਸ ਤੋਂ ਬਾਅਦ ਆਪਾਂ ਸ਼ੋਅ ਜਿਹੜਾ ਹੈ ਉਹਨੂੰ ਅੱਗੇ ਤੋਰਦੇ ਆ ਜੀ ਬਿਲਕੁਲ ਗਾਣਾ ਲਾਉਣੇ ਆ ਜੀ ਆਪਾਂ ਮਨਮੋਹਨ ਵਾਰਸ ਦਾ ਜੀ ਜਿਹੜਾ ਨਵਾਂ ਆਇਆ ਹੋਇਆ ਲੋਕਲ ਟਰੱਕ ਵਾਹ ਜੀ ਵਾਹ ਲਓ ਜੀ ਕੱਲੀ ਛੱਡ ਕੇ ਪਟੋਲੇ ਜਿਹੀ ਨਾਰ ਵੇ ਸੱਤਾ ਦਿਨਾਂ ਵਿੱਚੋਂ ਪੰਜ ਰੰਨਾ ਬਾਹਰ ਵੇ ਦਿਨਾਂ ਵਿੱਚੋਂ ਸੱਤਾ ਦਿਨਾਂ ਵਿੱਚੋਂ ਪੰਜ ਰਹਿਣਾ ਬਾਹਰ ਵੇ ਫਿਰ ਕਿਹੜੀ ਗੱਲੋਂ ਕਰਾਂ ਨਾ ਮੈਂ ਸ਼ੱਕ ਸੋਹਣਿਆ ਵੇ ਹੁਣ ਲੋਕ ਲੈ ਲੋਕ ਲੈ ਬਿਲਕੁਲ ਜੀ ਲੋਕਲ ਹੀ ਚਲਾਇਓ ਮੌਸਮ ਬਹੁਤ ਖਰਾਬ ਹੈ ਹਲੇ ਜੀ ਤੇ ਸਵਾਗਤ ਕਰਦੇ ਆ ਜੀ ਹਰਮਨ ਪਰਮਾਰ ਦਾ ਹਿਸਟਿੰਗ ਤੋਂ ਸਤਿ ਸ਼੍ਰੀ ਅਕਾਲ ਹਰਮਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਤਿੰਦਰ ਸਿੰਘ ਜੀ ਬਿੱਲਾ ਤੇ ਅਮਰਪ੍ਰੀਤ ਸਿੰਘ ਜੀ ਜੋਲ ਜੀ ਕੀ ਹਾਲ ਚਾਲ ਮਰਾਈ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਦਾਂ ਹਰਮਨਜੀਤ ਸਿੰਘ ਪਰਮਾਰ ਬਸ ਠੀਕ ਆ ਭਾਜੀ ਕੱਪੜੇ ਸੁਕਾਉਂਦੇ ਸੀ ਰਾਵਾ ਸਹੀ ਦੋ ਦਿਨ ਹੋ ਗਿਆ ਸੀ ਮੀਂਹ ਚ ਭਿੱਜਦੇ ਹੁਣ ਕੱਲੂ ਪਾਉਣ ਨੂੰ ਹੈ ਨਹੀਂ ਸੀ ਅੱਛਾ ਯਾਰ ਇਹ ਵੀ ਬਹੁਤ ਅੱਛਾ ਹੈਗਾ ਨਾ ਕੱਲ ਨੂੰ ਹੀਲਾ ਕੋ ਕਰਨਾ ਪੈਣਾ ਇਹਨਾਂ ਸਾਨੂੰ ਤਾਂ ਕੱਲ ਨੂੰ ਫਿਰ ਗੰਦੇ ਪਾ ਕੇ ਜਾਣਾ ਪੈਣਾ ਕੰਮ ਤੇ ਨਾ ਕੱਲ ਦੀ ਫੋਰਕਾਸਟ ਉਹ ਤਾਂ ਕਹਿੰਦੇ ਆ ਵੀ ਸੂਰਜ ਨਿਕਲਣਾ ਬਾਕੀ ਦੇਖੋ ਕਹਿ ਰਹੇ ਆ ਬਾਕੀ ਨਹੀਂ ਪਰ ਮੇਰੇ ਹਿਸਾਬ ਨਾਲ ਹੌਕਸ ਵਿੱਚ ਹਜੇ ਸੂਰਜ ਨਿਕਲਣ ਦੇ ਕੋਈ ਸਾਰ ਨਹੀਂ ਹੈਗੇ ਅੱਛਾ ਹਾਂਜੀ ਤੇ ਇਸ ਵੇਲੇ ਵੀ ਲਾਈਕ ਤੁਸੀਂ ਬਾਹਰ ਜਾ ਕੇ ਦੇਖੋ ਵੀ ਪਰਲੋ ਆਈ ਪਈ ਆ ਬਿਲਕੁਲ ਬਿਲਕੁਲ ਉਹੀ ਅਸੀਂ ਦੱਸ ਰਹੇ ਸੀ ਵੀ ਕਿਦਾਂ ਸੜਕਾਂ ਬੰਦ ਹੋਈਆਂ ਪਈਆਂ ਸਾਰੀਆਂ ਗੱਡੀਆਂ ਆਕਲੈਂਡ ਕਿਉਂ ਆਕਲੈਂਡ ਵੀ ਭਾਜੀ ਕਿਦਾਂ ਮੀਂਹ ਪੈ ਰਿਹਾ ਪੂਰਾ ਪੂਰਾ ਪੂਰਾ ਆਕਲੈਂਡ ਤਾਂ ਬਿਲਕੁਲ ਜੀ ਰਾਤ ਦਾ ਹਟਿਆ ਹੀ ਨਹੀਂ ਮੈਂ ਤਾਂ ਕਹਿੰਨਾ ਨਹੀਂ ਕਿੰਨੇ ਦਿਨ ਹੋ ਗਏ ਪੈਂਦੇ ਨੇ ਇੱਥੇ ਅੱਜ 30 ਦਿਨ ਹੋ ਗਿਆ ਜੀ ਇੱਥੇ ਦੋ ਘੰਟੇ ਨਹੀਂ ਹੋਏ ਮੇਰੇ ਕੋਲ ਆਪਣੇ ਵੀ ਵਾਰੀ ਹੋਈ ਗਿਆ ਕਿਉਂਕਿ ਪੈਂਦਾ ਹੀ ਰਹਿੰਦਾ ਕਦੀ ਮਾੜਾ ਮੋਟਾ ਇੱਕ ਘੰਟਾ ਹੀ ਹਟਦਾ ਕਿਤੇ ਪਰ ਦੋ ਦਿਨ ਤੋਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਖਾਸ ਕਰਕੇ ਜਿਹੜੇ ਆਕਲੈਂਡ ਤੋਂ ਬਲਿੰਗਟਨ ਜਾ ਰਹੇ ਜਾਂ ਨੀਚੇ ਦੀ ਸਿੰਘ ਜਿਨ੍ਹਾਂ ਨੇ ਵੀ ਆਉਣਾ ਜਾਂ ਜਾਣਾ ਜਾਂ ਜਿਨ੍ਹਾਂ ਨੇ ਆਪਣੇ ਹੌਕਵੇ ਤੋਂ ਟਰੰਗੇ ਵੱਲੋਂ ਜਾਣਾ ਭਾਈ ਬਿਲਕੁਲ ਨਾ ਜਾਓ ਕਿਉਂਕਿ ਰਾਹ ਰੂ ਸਭ ਬੰਦ ਆ ਨਾ ਈਵਨ ਕਿ ਗਿਸਬਨ ਵਾਲੇ ਰਾਸਤੇ ਵੀ ਬੰਦ ਆ ਕਿਉਂਕਿ ਬਰਫ਼ਬਾਰੀ ਬਹੁਤ ਹੋਈ ਆ ਸ਼ਹਿਰ ਦੇ ਆਲੇ ਦੁਆਲੇ ਸਾਰੇ ਤਕਰੀਬਨ ਬਿੱਲੇ ਭਰੇ ਪਏ ਆ ਤੇ ਸ਼ਹਿਰ ਦੇ ਉੱਤੇ ਬਹੁਤ ਭਾਰੀ ਤਿੰਨ ਦਿਨ ਹੋ ਗਿਆ ਅੱਜ ਮੀਂਹ ਪੈਂਦੇ ਨੂੰ ਭਾਜੀ ਬਿਲਕੁਲ ਤੇ ਅੱਜ ਅੱਜ ਰਾਤ ਵੀ ਹਜੇ ਐਵੇਂ ਹੀ ਦੱਸਿਆ ਤੇ ਕੱਲ ਦਾ ਹਲੇ ਕੁਝ ਕਹਿ ਨਹੀਂ ਸਕਦੇ ਵੀ ਕੀ ਆ ਕੀ ਨਹੀਂ ਬਿਲਕੁਲ ਨਹੀਂ ਅਸੀਂ ਵੀ ਉਹੀ ਗੱਲ ਕਰਦੇ ਸੀ ਵੀ ਬਿਲਕੁਲ ਇhtiyat ਵਰਤਣੀ ਚਾਹੀਦੀ ਹੈ ਦੂਜੀ ਗੱਲ ਹੈ ਮਾੜੇ ਰਿਸਰਚ ਕਰ ਲੈਣਾ ਚਾਹੀਦਾ ਘਰੋਂ ਤੁਰਨ ਵੇਲੇ ਆਪਣੀ ਗੱਡੀ ਵਗੈਰਾ ਚੈੱਕ ਕਰ ਲਓ ਹੈਨਾ ਹੂੰ ਬਿਲਕੁਲ ਬਿਲਕੁਲ ਭਾਜੀ ਇਹ ਛੋਟੀਆਂ-ਮੋਟੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਆ ਗਾਂ ਜਾ ਕੇ ਸਫ਼ਰ ਦੇ ਵਿੱਚ ਹੈਨਾ ਉਹਦਾ ਤਾਂ ਆਪਣਾ ਭਾਵੇਂ 2-4 ਮਿੰਟ ਹੀ ਕਿੰਨੇ ਖਰਾਬ ਹੁੰਦੇ ਆ ਮੇਰੇ ਖਿਆਲ ਨਾਲ ਚੈੱਕ ਕਰਨ ਚ ਕਿਹੜਾ ਉੱਤੇ ਬਿਲਕੁਲ ਬਿਲਕੁਲ ਭਾਜੀ ਤੇ ਇਹ ਜਿਹੜਾ ਕਿਉਂਕਿ ਇਹ ਜਿਹੜੀ ਠੰਡੀ ਹਵਾ ਦੀ ਫੀਤ ਲਹਿਰ ਇਹ ਭਾਜੀ ਅੰਟਾਰਕਟਿਕਾ ਤੋਂ ਆਈ ਹੋਈ ਆ ਬਿਲਕੁਲ ਹਾਂਜੀ ਤੇ ਅੰਟਾਰਕਟਿਕਾ ਦੇ ਕਰਕੇ ਉੱਥੇ ਇੱਕ ਸਮੁੰਦਰੀ ਸੌਰੀ ਬਰਫਾਂਲਾ ਤੂਫਾਨ ਆ ਉਧਰੋਂ ਇਹ ਆਇਆ ਤੇ ਇਹ ਤਕਰੀਬਨ ਤਕਰੀਬਨ ਹੈਨਾ ਬੁੱਧਵਾਰ ਤੱਕ ਐਵੇਂ ਹੀ ਰਹਿਣ ਦੇ ਅਸਾਰ ਆ ਬਿਲਕੁਲ ਹਾਂਜੀ ਤੇ ਵਿੱਚ ਹੋ ਸਕਦਾ ਸੋਮਵਾਰ ਨੂੰ ਥੋੜਾ ਚਿਰ ਧੁੱਪ ਚੜੇ ਲਾਈਕ ਅੱਧਾ ਕੁ ਦਿਨ ਹਾਂ ਹਾਂਜੀ ਪਰ ਉਸ ਤੋਂ ਬਾਅਦ ਫਿਰ ਉਹ ਮੀਂਹ ਦੱਸਿਆ ਤੇ ਕੱਲ ਸਾਰਾ ਦਿਨ ਹੀ ਮੀਂਹ ਪਊਗਾ ਹੂੰ ਬਿਲਕੁਲ ਬਿਲਕੁਲ ਹਾਂਜੀ ਤੇ ਤਾਂ ਹੀ ਕੱਪੜੇ ਨਹੀਂ ਸੁੱਕਦੇ ਨਾ ਫੇ ਆਪਣੇ ਉਹੀ ਤਾਂ ਗੱਲ ਆ ਭਾਜੀ ਬਹੁਤ ਪੰਗਾ ਯਾਰ ਇਹ। ਹੁਣ ਫੇ ਇਦਾਂ ਕਰੋ ਮੈਟ ਲੱਭੋ ਕਿਤੇ ਜਾ ਕੇ 2 ਡਾਲਰ ਪਾ ਕੇ ਕੱਪੜੇ ਸੁਕਾਉਣੇ ਪੈਣੇ ਫੇ ਹੁਣ ਹੈ ਕਿਉਂਕਿ ਉਹ ਇਦਾਂ ਦੇ ਮੌਸਮ 'ਚ ਤਾਂ ਫੇ ਉਹੀ ਕੰਮ ਹੁੰਦੇ ਆ ਹੈਨਾ ਸਹੀ ਗੱਲ ਆ ਸਹੀ ਗੱਲ ਆ ਭਾਜੀ ਪਰ ਆ ਐਤਕੀ ਯਾਰ ਪਤਾ ਨਹੀਂ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਪਤਾ ਨਹੀਂ ਐਤਕੀ ਸਰਦੀਆਂ ਬਹੁਤ ਜ਼ਿਆਦਾ ਜਿੱਦਾਂ ਡਿਫਿਕਲਟ ਰਹੀਆਂ ਆਪਣੇ ਸਾਰੇ ਲਈ ਮੌਸਮ ਬਹੁਤ ਜ਼ਿਆਦਾ ਬਦਲਾਅ ਚ ਰਿਹਾ ਪਿਛਲੇ ਸਾਲਾਂ ਦੇ ਹੈਨਾ ਮੀਂਹ ਵੀ ਕਾਫੀ ਜਿੱਦਾਂ ਰਿਹਾ ਭਾਜੀ ਪਹਿਲਾਂ ਤਾਂ ਆਈ ਸਰਦੀ ਲੇਟ ਹੈਨਾ ਹਾਂ ਕਾਫੀ ਲੇਟ ਆਈ ਤੇ ਉਸ ਤੋਂ ਬਾਅਦ ਜਿੱਦਾਂ ਵਿੱਚ ਆਉਂਦੀ ਰਹੀ ਜਿੱਦਾਂ ਬੱਤੀ ਨਹੀਂ ਚਮਕੇ ਜਾਂ ਈਵਨ ਕਿ ਭਾਜੀ ਇੱਥੇ ਪਾਵਰ ਕੱਟ ਵੀ ਹੋਇਆ ਹਾਂ ਮੈਂ ਮੇਰੇ ਖਿਆਲ ਜਨੈਲ ਭਾਜੀ ਹੁਣੀ ਕੱਲ ਅਪਡੇਟ ਪਾਈ ਹੋਈ ਸੀ ਵੀ ਹਾਂ ਹੈਨਾ ਪਾਵਰ ਕੱਟ ਦੀ ਮੈਂ ਵੀ ਦੇਖੀ ਆ ਮੈਂ ਵੀ ਪੜਿਆ ਸੀ ਭਰਾਵਾ ਸਾਡੇ ਵੀ ਬਿਜਲੀ ਬੰਦ ਰਹੀ ਇੱਕ ਦਿਨ ਤੇ ਬਿਜਲੀ ਦਾ ਤਾਂ ਚਲੋ ਕੋਈ ਨਹੀਂ ਪਰ ਇੱਕ ਦਿਨ ਇੰਟਰਨੈਟ ਬੰਦ ਰਿਹਾ ਬਹੁਤ ਔਖੇ ਰਹੇ ਭਰਾਵਾ ਅਸੀਂ ਓਹੋ ਭਾਈ ਸਾਡੇ ਹਫਤਾ ਇੱਕ ਰਿਹਾ ਬਿਜਲੀ ਭਾਵੇਂ ਆਵੇ ਨਾ ਆਵੇ ਇੰਟਰਨੈਟ ਨਹੀਂ ਬੰਦ ਹੋਣਾ ਚਾਹੀਦਾ ਹਨਾ ਹਾਂਜੀ ਨਹੀਂ ਇਦਾਂ ਹੀ ਆ ਭਰਾਵਾ ਤੇ ਬਿਲਕੁਲ ਤੇ ਇਦਾਂ ਦੀਆਂ ਗੱਲਾਂ ਜੀ ਤੇ ਹੋਰ ਸੁਣਾਓ ਕੀ ਨਵੀਂ ਤਾਜੀ ਆ ਫਿਰ ਇਸ ਹਫਤੇ ਹੋਰ ਇਹ ਆ ਵੀ ਇੰਡੀ ਪੰਜਾਬ 'ਚ ਵੀ ਅੱਜ ਨਹੀਂ ਪੈ ਰਿਹਾ ਅੱਛਾ ਤੇ ਹਾਂਜੀ ਲੈ ਜੀ ਵਿੰਦਰ ਦੇਵਤਾ ਜੀ ਪੂਰੇ ਮਿਹਰਬਾਨ ਆ ਪੰਜਾਬੀ ਦੇ ਉੱਤੇ ਤੇ ਅੱਜ ਉੱਥੇ ਵੀ بارش ਹੋ ਰਹੀ ਆ ਕਈ ਜਗ੍ਹਾ ਤੇ ਗੜਦੀ ਗੜਦੀਵਾਲ ਹੁਸ਼ਿਆਰਪੁਰ ਆਦਮਪੁਰ ਕਠਾਰ ਅੱਛਾ ਤੇ ਪਾਣੀ ਵਾਲੀਆਂ ਬੱਸਾਂ ਤਾਂ ਪੂਰੀਆਂ ਚੱਲਦੀਆਂ ਹੋਣੀਆਂ ਅੱਜ ਹਨਾ ਹਾਂਜੀ ਹਾਂਜੀ ਭਾਜੀ ਬਸ ਘਰੋਂ ਆਪਣੇ ਆਪਣੇ ਚੱਪੂ ਲਈ ਜਾਂਦੀ ਲੋੜ ਆ ਤੇ ਬਸ ਤੇ ਬੈਠੋ ਤੇ ਨਾਲੇ ਆਪ ਚਲੋ ਪਾਣੀ ਵਾਲੇ ਮੋਟਰਸਾਈਕਲ ਪਾਣੀ ਵਾਲੀਆਂ ਕਾਰਾਂ ਪਾਣੀ ਵਾਲੀਆਂ ਬੱਸਾਂ ਹਾਂਜੀ ਨਹੀਂ ਸਹੀ ਐ ਸੇ ਤਾਂ ਵਧੀਆ ਆ ਤੇ ਇਹੀ ਚੀਜ਼ਾਂ ਆ ਤੇ ਆਉਣ ਵਾਲਾ ਜਿਹੜਾ ਮੇਰੇ ਖਿਆਲ ਨਾਲ ਕੁਝ ਹਫ਼ਤੇ ਹਲੇ ਮੌਸਮ ਜਿਹੜਾ ਇਦਾਂ ਹੀ ਰਹਿਣ ਦੀ ਆਸਾਰ ਹੈਗੇ ਆ ਹੈਨਾ ਜੀ ਬਿਲਕੁਲ ਤੇ ਬਿਲਕੁਲ ਤੇ ਪੰਜਾਬ 'ਚ ਵੀ ਬੜੀ ਜਿਹੜੀ ਸਿਆਸੀ ਸਰਗਰਮੀ ਚੱਲ ਰਹੀ ਹੈ ਉੱਥੇ ਹੈ ਬਹੁਤ ਆਮ ਆਦਮੀ ਪਾਰਟੀ ਨੇ 16 ਬੰਦੇ ਸ਼ਾਇਦ 16 16 ਬੰਦੇ ਲਿਸਟ ਕੀਤੇ ਆ 14 ਕਿ 16 ਕਿੰਨੇ ਕੀਤੇ ਆ 16 ਨਹੀਂ 19 19 ਕੀਤੇ ਬੰਦੇ ਕੀਤੇ ਆ 19 ਬੰਦੇ ਕੀਤੇ ਹਾਂਜੀ ਪਤਾ ਨਹੀਂ ਸਰ ਬਿਲਕੁਲ ਤੇ ਸੂਚੀ ਜਾਇਰ ਜਾਰੀ ਹੋ ਚੁੱਕੀ ਆ ਤੇ ਬਾਕੀ ਡੜ ਡੜ ਆਉਣ ਦੀ ਆਸ ਹੈਗੀ ਆ ਸਹੀ ਗੱਲ ਬਿਲਕੁਲ ਤੇ ਕਾਲਰ ਵੀ ਜੁੜੇ ਆਪਣੇ ਨਾਲ ਜੀ ਬਿਲਕੁਲ ਇਹਨਾਂ ਨੂੰ ਆਨਰ ਲੈਣੇ ਆ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ ਹੋ ਸਤਿ ਸ਼੍ਰੀ ਅਕਾਲ ਵੀਰੇ ਜੱਗੀ ਬੋਲਦਾ ਅਰਗਾ ਵੀਰੇ ਹਾਂਜੀ ਜੱਗੀ ਜੀ ਕਿੱਦਾਂ ਹਾਂਜੀ ਵੀਰੇ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਕਿੱਦਾਂ ਹਾਲ ਚਾਲ ਮੌਸਮ ਕਿੱਦਾਂ ਦਾ ਤੁਹਾਡੇ ਡਰਗਾ ਵੇਲੇ ਮੌਸਮ ਭਾਈ ਬਹੁਤ ਠੰਡ ਹੋ ਗਈ ਦੁਬਾਰਾ ਹੂੰ ਤੇ ਬਾਰਿਸ਼ ਬਹੁਤ ਹੋ ਰਹੀ ਸਵੇਰ ਦੀ ਬਿਲਕੁਲ ਬਿਲਕੁਲ ਹੁਣ ਤਾਂ ਹਵਾ ਬਹੁਤ ਠੰਡੀ ਚੱਲ ਰਹੀ ਹੈ ਜੀ ਬਚਾ ਰੱਖਣਾ ਚਾਹੀਦਾ ਇਹ ਜਿਹੜੀ ਹਵਾ ਚੱਲਦੀ ਹੈ ਜ਼ਿਆਦਾ ਮਾੜੀ ਹੁੰਦੀ ਹੈ ਹਨਾ ਹਾਂਜੀ ਬਸ ਘਰੇ ਸੀ ਛੁੱਟੀ ਸੀ ਅੱਜ ਸਾਰਾ ਦਿਨ ਘਰੇ ਹੀ ਮੈਨੂੰ ਲੱਗਦਾ ਅੱਜ ਸਾਰਿਆਂ ਦੇ ਘਰੇ ਹੀ ਨਿਕਲ ਗਿਆ ਹਨਾ ਅਸੀਂ ਵੀ ਨਹੀਂ ਨਿਕਲੇ ਸਵੇਰ ਦੇ ਬਾਹਰ ਹਨਾ ਬਸ ਅੱਗ ਬਾਲ ਰਹੀ ਹੈ ਸਵੇਰ ਦੀ ਹਾਂ ਹਾਂ ਕੀ ਬਾਤ ਹੈ ਕੱਪੜੇ ਕੁੱਪੜੇ ਉੱਥੇ ਸਕਾਈ ਜਾਂਦੇ ਹਾਂਜੀ ਲੈ ਦੇਖ ਲੈ ਹਰਮਨ ਆਈਡੀਆ ਆ ਗਿਆ ਹੁਣ ਠੀਕ ਆ <laughs> ਧੂਣੀ ਲਾ ਕੇ ਭਾਜੀ ਹੁਣ ਘਰੇ ਉਹ ਫਾਰ ਵਾਲੀ ਅੱਗ ਲਾਉਣ ਵਾਲੀ ਜਗ੍ਹਾ ਹੋਊਗੀ ਤਾਂ ਹੀ ਹੋਰ ਬੈਠੇ ਹੁਣ ਸਪਲਾਈ ਵੀ ਜਾ ਕੇ ਅੱਗ ਲਾ ਦੇ ਯਾਰ ਕੋਈ ਵੀ ਕੱਲ ਨੂੰ ਮਕਾਨ ਮਾਲਕ ਆਵੇ ਇੱਥੇ ਕੱਲਾ ਪਲਾਟੇ ਖੜਾ ਹੋਵੇ ਅੰਗੀਠੀ ਜੀ ਬਣ ਜਾਂਦੀ ਆ ਜਾਂ ਇੰਡੀਆ ਤਾਂ ਮਿਲ ਜਾਂਦੀਆਂ ਬਣੀਆਂ ਉੱਤੇ ਅੱਗ ਦੀ ਲੱਕੜੀਆਂ ਰੱਖ ਕੇ ਇਕੱਠੀਆਂ ਹੀ ਆ ਜਿੱਦਾਂ ਹਾਂਜੀ ਹਾਂਜੀ ਉਦਾਂ ਉਹਦੇ ਦੁਆਲੇ ਬਹਿ ਜਾਂਦੇ ਬੰਦਾ ਹਾਂ ਯਾਰ ਇੱਥੇ ਅੰਗੀਠੀਆਂ ਨਹੀਂ ਮਿਲਦੀਆਂ ਇੱਕ ਤਾਂ ਪਤਾ ਨਹੀਂ ਮਿਲਦੀਆਂ ਵੀ ਹੋਗੀਆਂ ਅਸੀਂ ਤਾਂ ਕਦੀ ਦੇਖੀਆਂ ਨਹੀਂ ਦੇਖੀ ਨਹੀਂ ਸਹੀ ਗੱਲ ਹੈ ਹੈਨਾ ਆਪ ਨਾਰਥ ਸਾਈਡ ਮਿਲਦੀਆਂ ਮੇਰੇ ਖਿਆਲ ਨਾਲ ਕਈ ਜਗ੍ਹਾ ਅੰਗੀਠੀਆਂ ਬਈ ਹਾਂ ਅੰਗੀਠੀਆਂ ਅੱਛਾ ਅੱਛਾ ਅੱਛਾ ਕੋਲੇ ਪਾ ਕੇ ਨਾ ਕੋਲਾ ਮਿਲ ਜਾਂਦਾ ਵੇਰ ਹਾਊਸ ਤੋਂ 10 ਕਿਲੋ 5 ਕਿਲੋ ਦਾ ਉਹ ਜਿਹੜਾ ਚਾਰਕੋਲ ਵੀ ਮਿਲ ਜਾਂਦਾ ਹੈ ਨਾ ਹਾਂਜੀ ਹਾਂਜੀ ਉਹਦੇ ਬਾਲ ਕੇ ਤਾਂ ਆ ਕਿਆ ਨਜ਼ਾਰੇ ਹੁੰਦੇ ਸੀ ਇੰਡੀਆ ਦੇ ਵਿੱਚ ਹਨਾ ਗਿੱਠੀ ਪਾਲ ਕੇ ਬਹਿਣਾ ਨਾਲ ਮੂਫਲੀ ਖਾਈ ਜਾਣੀ ਨਾਲ ਹਨਾ ਗੱਚਕ ਖਾਈ ਜਾਣੀ ਆ ਚਾਹ ਲੈ ਆਉਂਦੋ ਬਾਅਦ ਚਾਹ ਉਧਰ ਕਾਲੀ ਵਾਲੀ ਆਹਾਹਾ ਮੂੰਹ ਚ ਪਾਣੀ ਆ ਗਿਆ ਨਵੇਂ ਸਾਲ ਦਾ ਕੀ ਪ੍ਰੋਗਰਾਮ ਚੱਲਦਾ ਹੋਣਾ ਉੱਥੇ ਬਹਿ ਜਾਣਾ ਸਾਰਿਆਂ ਨੇ ਸਹੀ ਗੱਲ ਹੈ ਸਹੀ ਗੋੜ ਵਾਲੀਆਂ ਰਿਓੜੀਆਂ ਦੂਸਰੀ ਗੱਚਕ ਮੂੰਫਲੀ ਸਾਰਿਆਂ ਨੇ ਕਹਿਣਾ ਵੀ ਆ ਹੁਣ ਬਿਲਕੁਲ ਬਿਲਕੁਲ ਇੱਕ ਉਹਦਾ ਛੁੱਟੀਆਂ ਹੁੰਦੀਆਂ ਸੀ ਜਿਹੜੀਆਂ ਥੋੜੀਆਂ ਬਹੁਤੀਆਂ ਨਾ ਉਹ ਚ ਵੀ ਉਹ ਜ਼ਿਆਦਾ ਵਧੀਆ ਹੁੰਦਾ ਸੀ ਕਰਕੇ ਹਨਾ ਨਹੀਂ ਤਾਂ ਸਵੇਰੇ ਸਵੇਰੇ ਜਦੋਂ ਧੁੰਦ ਦੇ ਵਿੱਚ ਸਾਈਕਲ ਤੇ ਸਕੂਲ ਜਾਣਾ ਪੈਂਦਾ ਹੁੰਦਾ ਸੀ ਤਾਂ ਦਸਤਾਨਿਆਂ ਦੇ ਵਿੱਚੋਂ ਵੀ ਹੱਥ ਠਰ ਜਾਂਦੇ ਹੁੰਦੇ ਸੀ ਹਨਾ ਹਾਂਜੀ ਹਾਂਜੀ ਇਹ ਤਾਂ ਹੈ ਬਾਕੀ ਬਾਕੀ ਤੇ ਹੋਰ ਸੁਣਾਓ ਕਿਦਾਂ ਹਾਂਜੀ ਕਈ ਵਾਰੀ ਜਿੱਦਾਂ ਸਿਆਲ ਚ ਜਾਣਾ ਧੁੰਦ ਜ਼ਿਆਦਾ ਹੋਣੀ ਤੇ ਜਿੱਦਾਂ ਉਹ ਧੁੰਦ ਸਾਰੀ ਕਈ ਵਾਰੀ ਮੂੰਹ ਤੇ ਲੱਗ ਨਹੀਂ ਦਸਤਾਨਿਆਂ ਤੇ ਲੱਗ ਗਈ <laughs> ਸਹੀ ਵਾਰੀ ਭਾਈ ਟੋਪੀਆਂ ਦੇ ਵੀ ਧੁੰਦ ਧੁੰਦ ਚਿੰਬੜੀ ਹੁੰਦੀ ਹੁੰਦੀ ਬੰਦਾ ਸੈਂਟਾ ਕਲੌਸ ਬਣਿਆ ਹੁੰਦਾ ਸੀ ਨਾ ਹਾਂਜੀ ਹਾਂ ਬਹੁਤ ਲੱਗ ਜਾਂਦੀ ਹੁੰਦੀ ਸੀਗੀ ਬੰਦਿਆਂ ਨੂੰ ਮੈਂ ਕਿਹਾ ਬੰਦਾ ਸੈਂਟਾ ਕਲੌਸ ਬਣ ਜਾਂਦਾ ਸੀ ਹਾਂਜੀ ਹਾਂਜੀ ਇਹ ਤਾਂ ਹੈ ਵਾਕਈ ਭਾਜੀ ਹੋਰ ਸੁਣਾਓ ਜੀ ਭਾਜੀ ਕਿਦਾਂ ਹਾਂਜੀ ਹੋਰ ਭਾਜੀ ਬਸ ਵਧੀਆ ਹਾਂਜੀ ਤੇ ਕੋਈ ਗਾਣਾ ਗਾਣੇ ਦੀ ਫਰਮਾਇਸ਼ ਕਰੂੰਗੇ ਅੱਜ ਹਾਂਜੀ ਭਾਜੀ ਗਾਣਾ ਭਾਜੀ ਸੁਣਨਾ ਸੀਗਾ ਇੱਕ ਮੈਨੂੰ ਯਾਦ ਆਇਆ ਸੀਗਾ ਜੀ ਮਨਮੋਹਨ ਵਾਰਸ ਦਾ ਭਾਜੀ ਸੁਣਨਾ ਸੀਗਾ ਗਾਣਾ ਹਾਂਜੀ ਕਿਹੜੇ ਵਾਲਾ ਅਹ ਸੀਗਾ ਉਹਨਾਂ ਦਾ ਆਇਆ ਸੀਗਾ ਕਮਲ ਹੀਰੋ ਦੇ ਨਾਲ ਆਇਆ ਸੀ ਭਾਜੀ ਪੰਜਾਬੀ ਵਿਰਸੇ ਚ ਸੀ ਗਾਣਾ ਉਹਨਾਂ ਦਾ ਠੀਕ ਹੈ ਜੀ ਮੈਨੂੰ ਯਾਦ ਭੁੱਲ ਗਿਆ ਗਾਣੇ ਦਾ ਨਾਮ ਕਿਹੜੇ ਵਿਰਸੇ ਚ ਆਇਆ ਸੀ ਭਾਜੀ ਤੇ ਭਾਜੀ ਜਿਹੜਾ ਲੇਟੈਸਟ ਹੋਇਆ ਸੀਗਾ ਜਿਹੜਾ ਇੱਥੇ ਸ਼ਾਇਦ ਮੈਲਮਨ ਹੋਇਆ ਸੀ ਹਾਂਜੀ ਅਮ ਲੇਟੈਸਟ ਤਾਂ ਆਪਣੇ ਹੋਇਆ ਭਾਜੀ ਨਿਊਜ਼ੀਲੈਂਡ ਵਾਲਾ ਨਿਊਜ਼ੀਲੈਂਡ ਦਾ ਉਹ ਜਿਹੜਾ ਭਾਈ ਜਿਹੜਾ ਉਦੋਂ ਸਿੰਘ ਤੇ ਤਾਂ ਨਹੀਂ ਹੈਗਾ ਪਿਸਟਲ ਤਾਂ ਮਿਲਣ ਯਾਰ ਉਹ ਨਹੀਂ ਤਾਂ ਭਾਜੀ ਮਨਮੋਹਨ ਵਾਰਸ ਦਾ ਹੀ ਸੁਣਾ ਦਿਓ ਉਹ ਜਿਹੜਾ ਉਹ ਟੱਪੇ ਹੀ ਨਹੀਂ ਸੀ ਬੋਲੀਆਂ ਵਾਲੇ ਹਾਂਜੀ ਹਾਂਜੀ ਹਾਂਜੀ ਜਰੂਰ ਭਾਜੀ ਜੇ ਯਾਦ ਆ ਗਿਆ ਫੇਰ ਦੁਬਾਰਾ ਕਾਲ ਕਰ ਲਿਓ ਪਾਉ ਵੀ ਪਲੇ ਕਰ ਦਵਾਂਗੇ ਕੋਈ ਚੱਕਰ ਨਹੀਂ ਉਹ ਸੁਣਾ ਦੋ ਨਹੀਂ ਤਾਂ ਫੇਰ ਘਰ ਦਾ ਬਨੇਰਾ ਚਿੱਤੇ ਆ ਗਿਆ ਭਾਜੀ ਓਕੇ ਜੀ ਆਹ ਕੀ ਬਾਤ ਹੈ ਸੱਚੀ ਆ ਗਿਆ ਬਨੇਰਾ ਚਿੱਤੇ ਅੱਜ ਗਿੱਠੀਆਂ ਦੀਆਂ ਗੱਲਾਂ ਹੋਈਆਂ ਹੈਨਾ ਅੱਜ ਕੱਪੜੇ ਭਾਜੀ ਨੇ ਤਾਂ ਬਨੇਰੇ ਤੇ ਸੁੱਕਣੇ ਪੈਣੇ ਹੁੰਦੇ ਹਨਾ ਅੱਜ ਫੇਰ ਹੁਣ ਲੱਭਣਾ ਨਹੀਂ ਉਹ ਤਾਂ ਬਨੇਰਾ ਚਿੱਤੇ ਆਉਣਾ ਹੀ ਆਉਣਾ ਤਾਂ ਲੱਕੜਾਂ ਲੈ ਜਾਓ ਭਾਜੀ ਮੇਰੇ ਕੋ ਵਾਧੂ ਇੱਥੇ ਹੈਗਾ ਠੀਕ ਆ ਭਾਜੀ ਇਦਾਂ ਕਰ ਲੈਣੇ ਕੋਈ ਠੀਕ ਹੈ ਜੱਗੀ ਭਾਜੀ ਥੈਂਕ ਯੂ ਤੁਸੀਂ ਕਾਲ ਕੀਤੀ ਤੇ ਬਹੁਤ ਚੰਗਾ ਲੱਗਾ ਤੁਹਾਡਾ ਗੱਲ ਕਰਕੇ ਹਾਂਜੀ ਓਕੇ ਵੀਰੇ ਓਕੇ ਵੀਰੇ ਥੈਂਕ ਯੂ ਥੈਂਕ ਯੂ ਜੀ ਬਿਲਕੁਲ ਯਾਰ ਬਨੇਰਾ ਚੇਤੇ ਆ ਗਿਆ ਅੱਜ ਹਨਾ ਸਾਈਕਲ ਚੇਤੇ ਆ ਗਏ ਕੱਚੇ ਰੇੜੀਆਂ ਚੇਤੇ ਆ ਗਈਆਂ ਗੀਠੀਆਂ ਚੇਤੇ ਆ ਗਈਆਂ ਤੇ ਉੱਥੇ ਕਿਹੜੀਆਂ ਭਰਾਵਾ ਆਪਣੇ ਹੱਕ ਕੁੱਪੜੇ ਸੁੱਕਣੇ ਪਾਉਣ ਵਾਲੀ ਹੋਣ ਦੀ ਜਿਹੜੀ ਬਾਹਰ ਲੱਗੀ ਉਹ ਛਤਰੀ ਜਈ ਆਪਣੇ ਤਾਂ ਬਨੇਰਿਆਂ ਤੇ ਹਵਾ ਹਵਾ ਆ ਗਈ ਓੜੇ ਫਿਰਦੇ ਹੁੰਦੇ ਆ ਜਾਂ ਤਾਰ ਬੰਨੀ ਹੁੰਦੀ ਆ ਜਾਂ ਬਨੇਰਿਆਂ ਤੇ ਹੁੰਦੀ ਆ ਟੇਟਾ ਰੱਖੀਆਂ ਹੁੰਦੀਆਂ <laughs> ਕੱਪੜਿਆਂ ਤੇ ਜਦੋਂ ਨੇਰੀ ਹੋਣੀ ਉਹ ਕੱਪੜੇ ਲਾ ਲਓ ਬਈ ਨੇਰੀ ਆ ਗਈ ਨੇਰੀ ਆ ਗਈ ਪਰ ਇੱਕ ਤਾਂ ਹੁੰਦਾ ਨਾ ਪਾਏ ਪਤਾ ਸੁੱਕਣੇ ਕਿੱਦਾਂ ਹੁੰਦੇ ਆ ਸਭ ਤੋਂ ਸਿਖਰ ਵਾਲੇ ਬਨੇਰੇ ਤੇ ਪਾਏ ਹੁੰਦੇ ਆ ਨਾ ਜਦੋਂ ਕਿਤੇ ਮੀਂਹ ਆ ਗਿਆ ਕੁਛ ਆ ਗਿਆ ਸਭ ਤੋਂ ਪਹਿਲਾਂ ਤਾਂ ਪੌੜੀਆਂ ਚੜ੍ਹ ਕੇ ਉੱਤੇ ਜਾਣਾ ਪੈਂਦਾ ਵੀ ਲੋਣ ਲਈ ਹੈ ਨਾ ਹਾਂਜੀ ਮੈਨੂੰ ਨਾ ਇੱਕ ਗੱਲ ਯਾਦ ਆ ਗਈ ਪਤਾ ਨਹੀਂ ਵੀ ਕਿਸੇ ਨੇ ਗਾਪੇ ਮਰੀ ਜਾਂ ਸੱਚੀ ਸੀ ਨਾ ਹਾਂ ਕਹਿੰਦੇ ਵੀ ਆਪਣੇ ਕਿਤੇ ਨਾ ਕੈਨੇਡਾ ਦੀ ਗੱਲ ਆ ਕਹਿੰਦੇ ਨਾ ਪੰਜਾਬੀਆਂ ਨੇ ਕਿਤੇ ਤਾਰ ਤੇ ਕੱਪੜੇ ਸੁੱਕਣੇ ਪਾਇਓ ਸੀ ਹਾਂ ਹਾਂ ਹਾਂ ਤੇ ਉਹ ਕਹਿੰਦੇ ਕਿਤੇ ਬਾਪੂ ਦਾ ਕਸ਼ਹਿਰਾ ਸੁੱਕਣਾ ਪਾਇਆ ਸੀ ਤਾਰ ਤੇ ਨਾ ਹੂੰ ਤੇ ਉਹ ਕਹਿੰਦਾ ਝੱਖੜ ਚੱਲਿਆ ਉਹ ਨਾਲ ਦੇ ਜਾ ਕੇ ਗੁਰਦੁਆਰੇ ਉਹਨਾਂ ਦੇ ਗੋਰਿਆਂ ਦੇ ਘਰੇ ਜਾ ਕੇ ਉੱਡ ਕੇ ਚਲ ਗਿਆ ਨਾ ਹਾਂ ਹਾਂ ਹਾਂ ਉਹ ਕਹਿੰਦਾ ਵੀ ਗੋਰੇ ਵਾਪਸ ਲੈ ਕੇ ਕਿ ਤੁਹਾਡੇ ਆ ਮੋਟਰਸਾਈਕਲ ਦਾ ਕਵਰ ਸਾਡੇ ਨਾਲ ਲੱਗ ਉਹ ਉਹਨਾਂ ਨੂੰ ਕੀ ਪਤਾ ਮੋਟਰਸਾਈਕਲ ਦਾ ਕਵਰ ਨਹੀਂ ਵਾਕਿਆ ਆਪਾਂ ਨੂੰ ਕਾਲਰ ਵੀ ਜੁੜ ਰਿਹਾ ਮੈਨੂੰ ਲੱਗਦਾ ਚਲੋ ਚੱਕਦੇ ਆ ਜੀ ਚੱਕਦੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨੇ ਹੋ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਹੇ ਜੀ ਅਸੀਂ ਜੀ ਆਪਣੇ ਹਿਸਟਰੀ ਤੋਂ ਬੋਲਦਾ ਮੈਂ ਪਰਮਿੰਦਰ ਸਿੰਘ ਮੇਰਾ ਨਾਮ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਪਰਮਿੰਦਰ ਭਾਜੀ ਕੀ ਹਾਲ ਹੈ ਜੀ ਠੀਕ ਹੈ ਜੀ ਤੁਸੀਂ ਸੁਣਾਓ ਬਹੁਤ ਵਧੀਆ ਜੀ ਹਾਂਜੀ ਠੀਕ ਠਾਕ ਜੀ ਮੀਂਹ ਭਾਈ ਜਾਂਦੇ ਜੀ ਅੱਜ ਮੀਂਹ ਭਾਜੀ ਕੀ ਕਰੀਏ ਜੀ ਤਾਂ ਆਪ ਦੁਖੀ ਹੈ ਭਾਜੀ ਇੱਥੇ ਤਾਂ ਹਟਦਾ ਹੀ ਨਹੀਂ ਕੀ ਕਰੀਏ ਹੈਨਾ ਨਾ ਬੰਦਾ ਡਰਾਈਵ ਕਰ ਸਕਦਾ ਨਾ ਕਿਤੇ ਬਾਹਰ ਜਾ ਸਕਦਾ ਛੁੱਟੀ ਵਾਲਾ ਇੱਕ ਦਿਨ ਹੁੰਦਾ ਉਹ ਵੀ ਮੀਂਹ ਖਰਾਬ ਕਰ ਜਾਂਦਾ ਨਾ ਹਾਂਜੀ ਹਾਂਜੀ ਆ ਤਾਂ ਵੀਕਐਂਡ ਹੀ ਸਾਰਾ ਖਰਾਬ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਹੋਰ ਸੁਣਾਓ ਕਿ ਇੱਕ ਸੀਗੀ ਇੱਕ ਗਾਣਾ ਹਾਂਜੀ ਹਾਂਜੀ ਦੱਸੋ ਭਾਜੀ ਕਿਹੜਾ ਭਾਜੀ ਜੱਜੀ ਵੀ ਤਾਂ ਮਾਂ ਨਹੀਂ ਲੱਭਣੀ ਮਾਂ ਮਾਂ ਨਹੀਂ ਲੱਭਣੀ ਜੱਜੀ ਵੀ ਦਾ ਬਿਲਕੁਲ ਜੀ ਕੁਲਦੀਪ ਮਾਨਕ ਦਾ ਹੈ ਨਾ ਹਾਂਜੀ ਹਾਂਜੀ ਕਦੀ ਮਾਨਕ ਤੇ ਜੱਜੀ ਵੀ ਦਾ ਇਕੱਠੇ ਠੀਕ ਹੈ ਭਾਜੀ ਜਰੂਰ ਪਲੇ ਕਰਦੇ ਹਾਂ ਹੋਰ ਭਾਜੀ ਅੱਜ ਦਾ ਦਿਨ ਕਿਦਾਂ ਦਾ ਰਿਹਾ ਤੁਹਾਡਾ ਠੀਕ ਹੈ ਭਾਜੀ ਹਰਮਨ ਭਾਜੀ ਠੀਕ ਆ ਬਹੁਤ ਵਧੀਆ ਅੱਛਾ ਮੀ ਪੁਆਈ ਜਾਂਦੇ ਵੀ ਪੂਰਾ ਪੂਰਾ ਹੈ <laughs> ਭਾਈ ਸਾਨੂੰ ਲੰਬਾ ਦੇਈ ਜਾਂਦੇ ਤੂੰ ਭਾਜੀ ਨੂੰ ਦੇਈ ਜਾ <laughs> ਨਹੀਂ ਮੈਂ ਇਦਾਂ ਐਲਾਨ ਹੁਣ ਭਾਜੀ ਨੇ ਫੇਰ ਤੁਹਾਨੂੰ ਜਦੋਂ ਇਦਾਂ ਗੋਲ ਚੱਕਰੀ ਖੁਭਾਈ ਜੜੀ ਉਹ <laughs> ਨਾ ਠੀਕ ਹੈ ਠੀਕ ਹੈ ਕੋਈ ਨਹੀਂ ਭਾਜੀ ਦੱਸ ਦਿੰਦੇ ਜ਼ਰੂਰ ਲਾਉਨੇ ਨਾਲੇ ਫੈਮਿਲੀ ਨਾਲ ਟਾਈਮ ਬਤਾਉਨੇ ਹੋ ਤਾਂ ਇਹੀ ਇਹੀ ਗੱਲ ਆ ਨਾ ਨਾ ਸਹੀ ਹੈ ਜੀ ਵਧੀਆ ਜੀ ਅੰਦਰ ਭਾਜੀ ਪਤਾ ਕਿੰਨਾ ਭਾਜੀ ਆਪਾਂ ਕੰਮਾਂ 'ਚ ਧੰਦਿਆਂ ਜੰਨੇ ਹੋ ਉਲਝ ਹੈ ਨਾ ਵੀ ਰੱਬ ਕਹਿੰਦਾ ਇਹਨਾਂ ਨੂੰ ਥੋੜਾ ਜਿਹਾ ਘਰ ਵੀ ਬਿਠਾ ਲਓ ਠੀਕ ਹੈ ਠੀਕ ਹੈ ਹਾਂਜੀ ਕੋਈ ਕਰਦਾ ਨਾ ਉਹਦੇ ਹੱਥ ਵਾਸਾ ਸਾਰਾ ਕੁਝ ਬਸ ਬਸ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸੋਚੋ ਉਹਦੇ ਹੱਥ 'ਚ ਹੀ ਕਦੋਂ ਕਿੱਧਰ ਨੂੰ ਨੱਪ ਦੇਣਾ ਕੁਝ ਪਤਾ ਨਹੀਂ ਹਾਂਜੀ ਹਾਂਜੀ ਨਾ ਠੀਕ ਠੀਕ ਹੈ ਵੀ ਜੀ ਥੈਂਕ ਯੂ ਜੀ ਕਾਲ ਠੀਕ ਹੈ ਪਰਵਿੰਦਰ ਭਾਈ ਓਕੇ ਓਕੇ ਤੇ ਇੱਕ ਹੋਰ ਕਾਲਰ ਜੁੜੇ ਆਪਣੇ ਨਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਭਾਈ ਹੋਰ ਸੁਣਾਓ ਮੀਂਹ ਪਵਾਈ ਜਾਂਦੇ ਤੁਸੀਂ ਇਹ ਕਿ ਤੇ ਲਾਪਿਆ ਦਾ ਮੋਟਰਸਾਈਕਲ ਦਾ ਕਵਰ ਇਹਨੂੰ ਕਿਹਾ ਮੋਟਰਸਾਈਕਲ ਲੱਗਣੇ ਨੇ ਲਾ ਹਾਈ ਤਾਂ ਹਾਈ ਤਾਂ ਠੰਡੀ ਇੱਕ ਵਾਰ ਵੀ ਇਹਨੂੰ ਹੁਣੇ ਕੌੜਾ ਹੋ ਗਿਆ ਹੋਏ ਪੁੱਛੋ ਹੀ ਨਾ ਇਹ ਹੋਰ ਬਾਈ ਇਹ ਇਹ ਦੇਖ ਲਓ ਦੇਖ ਕਹਿੰਦੇ ਗੱਲ ਉਹ ਜਿੱਦਾਂ ਨਹੀਂ ਆਪਣੇ ਦੇ ਵਿਆਹ ਸ਼ਾਦੀ ਦੇ ਉੱਤੇ ਉਹ ਭੰਡ ਭੰਡ ਨਹੀਂ ਹੁੰਦੇ ਬਾਬਾ ਜੀ ਭੰਡਾ ਵਾਲਾ ਹਾਲ ਆਪਣਾ ਵਧੀਆ ਨਾ ਵਧੀਆ ਹੋਰ ਕਿਦਾਂ ਠੀਕ ਠਾਕ ਨਹੀਂ ਭਾਜੀ ਇਦਾਂ ਨਾ 2 ਘੰਟੇ ਮਿਲੀ ਤੇ ਜੇ ਇਹਦੇ ਚ ਆਪਾਂ ਇੰਨੀ ਕਰਕੇ ਚੱਲ ਗਏ ਹਾਂਜੀ ਹੋਰ ਕਿੱਦਾਂ ਠੀਕ ਜੀ ਇਦਾਂ ਨਹੀਂ ਭਾਜੀ ਫਿਰ ਉਹ ਗੱਲ ਜੀ ਨਿਬੜਦੀ ਹੈ ਫਿਰ ਆਪਾਂ ਖੇਡ ਪੰਜਾਬੀ ਚ ਗੱਲ ਕਰੀ ਦੀ ਹੈ ਵਧੀਆ ਹੋਰ ਹਾਂਜੀ ਠੀਕ ਠਾਕ ਹੈ ਹੋਰ ਵਧੀਆ ਭਾਜੀ ਬਹੁਤ ਕਹਿੰਦੇ ਪਾਵਰ ਕੱਟ ਹੋ ਗਿਆ ਹੈ ਇਸ ਸਟਿੰਗ ਚ ਪਾਵਾ ਭਾਈ ਦੋ ਵਾਰੀ ਕੱਟ ਹੋ ਗਿਆ ਤਾਂ ਤਿੰਨ ਵਾਰੀ ਭਾਈ ਰਾਤ ਰਾਤ ਵੀ ਭਾਈ ਬੰਦ ਰਹੀ ਹੈ ਨਾ ਮਤਲਬ ਦੋ ਤਿੰਨ ਘੰਟੇ ਰਾਤੀ ਹਾਂ 2 ਤੋਂ ਲੈ ਕੇ ਪਾਸ 5 ਤੱਕ ਬੰਦ ਸੀ ਬਸ ਜੀ ਕੱਟ ਲੱਗਣੇ ਸ਼ੁਰੂ ਹੋ ਗਏ ਮੈਨੂੰ ਲੱਗਦਾ ਹੁਣ ਇੱਥੇ ਵੀ ਬਾਦਲ ਸਰਕਾਰ ਦੀ ਪਹੁੰਚ ਆ ਗਈ ਆ ਬਾਦਲ ਹੋਣੀ ਉਹਨਾਂ ਜ਼ਮੀਨ ਨਹੀਂ ਖਰੀਦੇ ਕ੍ਰੈਸ਼ਰ ਫਿਰ ਉਧਰ ਉਹਨਾਂ ਨੇ ਇਦਾਂ ਕਰਨੀ ਆ ਉਹ ਵਾਕਈ ਭਾਈ ਪਹਿਲਾਂ ਪਾਰਕਿੰਗ ਸਾਰੀ ਖਰੀਦ ਲਈ ਆਕਲੈਂਡ ਦੀ ਹੈ ਹੁਣ ਹੁਣ ਜ਼ਮੀਨ ਨਾ ਖਰੀਦੀ ਜਾਂਦੇ ਆ ਨਾ ਨਾ ਦੂਜਾ ਰਾਤੀ ਵੀ ਕੱਟ ਲੱਗਾ ਸਵੇਰੇ ਵੀ ਕੱਟ ਲੱਗਾ ਦੁਪਹਿਰੇ ਵੀ ਆਹ ਹੁਣ 3-4 ਵਜੇ ਦੀ ਦੋ ਦੋ ਤੱਕ ਕ੍ਰੈਸ਼ ਛੋੜ ਛੋੜਾ ਜਿਹਾ ਹਾਂ ਬਸ ਇੰਡੀਆ ਵਾਲੀ ਫੀਲਿੰਗ ਦੇ ਰਹੇ ਆ ਇੱਕ ਤਾਂ ਛੁੱਟੀ ਵਾਲਾ ਦਿਨ ਆ ਹਨਾ ਚੇਤਾ ਨਾ ਚੇਤਾ ਨਾ ਭੁੱਲ ਜਾਣਾ ਇੰਡੀਆ ਤੋਂ ਆਏ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਦੂਜਾ ਮੈਂ ਅਗਲੇ 24 ਆਵਰਸ ਵੀ ਉਹਨੇ ਇਦਾਂ ਦੱਸਿਆ ਆ ਅੱਛਾ ਜੀ ਹਾਂਜੀ ਮੇਰੇ ਖਿਆਲ ਨਾਲ ਭਾਜੀ ਇਹ ਜਿਹੜੀ ਸਨੋ ਪੈਂਦੀ ਹੈ ਜਾਂ ਇਹਨਾਂ ਕਰਕੇ ਵੀ ਸਨੋ ਕਰਕੇ ਜਾਂ ਸਨੋ ਕਰਕੇ ਉਹ ਹੋਇਆ ਸਾਰੇ ਇਕੱਲਾ ਇਹ ਨਹੀਂ ਸੀ ਹਾਂਜੀ ਇਹ ਵਾਇਰ ਹੋਆ ਇੱਧਰ ਹਾਂਜੀ ਈਸਟ ਕੋਸਟ ਵਾਲੂ ਸਾਰੇ ਆਉਂਦੇ ਸੀ ਓਕੇ ਹੂੰ ਹੂੰ ਹੂੰ ਹੋਰ ਚਲੋ ਹੋਰ ਠੀਕ ਹੈ ਭਾਜੀ ਵਧੀਆ ਜੀ ਨਹੀਂ ਤਾਂ ਨਹੀਂ ਚਾਹੀਦਾ ਤੁਹਾਨੂੰ ਨਹੀਂ ਭਾਈ ਪਹਿਲੇ ਹੀ ਬਹੁਤ ਆ ਤੁਸੀਂ ਦੱਸੋ ਚਾਹੀਦਾ ਛੱਡ ਤੋਂ ਲੈ ਜਾਓ ਥੋੜਾ ਜਿਹਾ ਚਾਹੀਦਾ ਤਾਂ ਸਾਰਾ ਵੀਕਐਂਡ ਖਰਾਬ ਕਰਕੇ ਰੱਖਤਾ ਮੀਨੇ ਨੇ ਹੋਰ ਬਸ ਇਹਦਾ ਛੁੱਟੀ ਹੋਈ ਆ ਵੀਕਐਂਡ ਤੇ ਤੁਹਾਨੂੰ ਖਰਾਬ ਕਰਤਾ ਭਾਈ ਇੱਕ ਮੀ ਪੈਂਦਾ ਇੱਕ ਉਦਾਂ ਹਵਾ ਚੱਲਦੀ ਠੰਡ ਆ ਹੈ ਨਾ ਬੰਦੇ ਦਾ ਘਰੋਂ ਨਿਕਲਣ ਨੂੰ ਨਹੀਂ ਜੀ ਕਰਦਾ ਆਊਟਿੰਗ ਨਹੀਂ ਹੋਈ ਹੈ ਨਾ ਇਸ ਵੀਕਐਂਡ ਤੇ ਤਾਂ ਕਿਹੜੀ ਕੁੜੀ ਨਵਰੀ ਹਾਂ ਬਸ ਕੋਈ ਜਾਂਦਾ ਕੰਟਰ ਕੋਨਾ ਤੇ ਭਾਈ ਇੱਥੋਂ ਤੱਕ ਲੱਗ ਲੱਗ ਰਹੀਦਾ ਬਸ ਸਪੀਲ ਮਾਲ ਤੱਕ ਓਕੇ ਚਲੋ ਓਕੇ ਓਕੇ ਭਾਈ ਓਕੇ ਥੈਂਕ ਯੂ ਜੀ ਕਾਲ ਕਰਨ ਲਈ ਹੈਲੋ ਬਿੱਲਿਆ ਮੈਨੂੰ ਮੀਂਹ ਤੋਂ ਯਾਦ ਆਇਆ ਮਾਮਾ ਤੂੰ ਗੋਗਲੇ ਬਣਾ ਕੇ ਖਾਣੇ ਸੀ ਗੋਗਲੇ ਉਹ ਪ੍ਰਵਾ ਟਾਈਮ ਹੀ ਲੱਗਾ ਨਹੀਂ ਤਾਂ ਹਾਂ ਲਓ ਤੈਨੂੰ ਭਾਜੀ ਹੁਣ ਮੈਂ ਪਿਛਲੀ ਵਾਰੀ ਫੋਨ ਆਇਆ ਉਹ ਤੈਨੂੰ ਕਹਿੰਦਾ ਘਰੇ ਆਈ ਤਾਂ ਤੂੰ ਮਾਮਾ ਉੱਥੇ ਵੀ ਨਹੀਂ ਗਿਆ ਹੀ ਨਹੀਂ ਹੈ ਘਰੇ ਕਿੱਥੇ ਹੁਣ ਮੈਨੂੰ ਲੈ ਕੇ ਜਾਂਦਾ ਕੋਈ ਫੇ ਤਾਂ ਹੀ ਜਾਂਦਾ ਲੈ ਕੇ ਜਾਂਦਾ ਲੈ ਦੱਸ ਭਰਾਵਾ ਆਪੇ ਐਮਪੀ ਲੈ ਕੇ ਜਾਂਦਾ ਮੈਂ ਤੁਹਾਨੂੰ ਜੌਲ ਸਾਹਿਬ ਵੀ ਤੈਨੂੰ ਉਂਗਲੀ ਫੜ ਕੇ ਲੈ ਕੇ ਜਾਣਾ ਨਹੀਂ ਨਹੀਂ ਜੌਲ ਸਾਹਿਬ ਨੇ ਵਾਅਦਾ ਕੀਤਾ ਸੀ ਇੱਧਰ ਕੀ ਵੀ ਮੈਂ ਲੈ ਕੇ ਜਾਊਂਗਾ ਨਹੀਂ ਤੂੰ ਤੈਨੂੰ ਪਹਿਲਾਂ ਗੋਗਲੇ ਤਾਂ ਦੱਸ ਦਈਏ ਹੁੰਦੇ ਕੀ ਆ ਤਾਈਆਂ ਦਾ ਬਿਲਕੁਲ ਜੀ ਭਾਜੀ ਆਪਾਂ ਦੱਸ ਦਈਏ ਵੀ ਪਿਛਲੀ ਵਾਰੀ ਕਹਿੰਦਾ ਸੀ ਕੱਦੂਆਂ ਦੇ ਬਣਦੇ ਆ ਉਹ ਆਪਣੇ ਕੀ ਬਣਦੇ ਕੋਫਤੇ ਨਾ ਕੱਦੂਆਂ ਦੇ ਕੋਫਤੇ ਉਹਦੀ ਇਹਦੇ ਸਫਾਈ ਦਿੱਤੀ ਵੀ ਸਾਡੇ ਏਰੀਏ 'ਚ ਜਿਹੜੇ ਜਿਹੜੇ ਸਾਨੂੰ ਆਪਾਂ ਕੀ ਆ ਜਾਂ ਵੱਡ ਕਹਿੰਦੀ ਤਾਂ ਨਾ ਉਹ ਕਹਿੰਦਾ ਸਾਡੇ ਵੱਲ ਕੱਦੂ ਹੀ ਕਹਿੰਦੇ ਆ ਕੱਦੂ ਨਹੀਂ, ਕੀ ਆ ਕੱਦੂ ਕਹਿੰਦੇ ਆ। ਹਾਂਜੀ ਹਾਂਜੀ ਭਾਜੀ ਮੈਂ ਕਨਫਰਮ ਕਰ ਲਿਆ ਕੱਦੂ ਹੀ ਕਹਿੰਦੇ ਆ ਕੋਈ ਗੱਲ ਨਾ ਬੋ ਹਾਂ ਬਾਕੀ ਇਹ ਜਿਹੜੇ ਮੱਕੀ ਦੇ ਆਟੇ ਦੀਆਂ ਪਾਪੜੀਆਂ ਖਾਧੀਆਂ ਇਹਨਾਂ ਨੇ ਚਾਟ ਬਣਾ ਕੇ ਹਾਂਜੀ ਬਾਤ ਠੀਕ ਕਰ ਲੋ ਮੇਰੀ ਯਾਦਗੀ ਫੇਰ ਨਹੀਂ ਨਹੀਂ ਵਧੀਆ ਹੋ ਗਿਆ ਤੇਰੀ ਹਰ ਮੰਦੇ ਕਹਿਣਾ ਹਾਂਜੀ ਹੋ ਕੀ ਹਾਲ ਚਾਹੀਦਾ ਨਾ ਤੇਰੀ ਨਾ ਕਰਾਂਗੇ ਤਾਂ ਹੋਰ ਕਿਹਦੀ ਕਰਾਂਗੇ ਕਰਮੀ ਕਰ ਯਾਰ ਭਰਾਵਾਂ ਦੀ ਨਹੀਂ ਕਰੀਦੀ ਬਰੋ ਤੂੰ ਸਾਡੀ ਕਰੀ ਜਾ ਸਹੀ ਗੱਲ ਹੈ ਸਹੀ ਹੈ ਆਪਾਂ ਕਿਹੜਾ ਮਲੂਮ ਕਰਨਾ ਸਹੀ ਆ ਕਹਿੰਦੇ ਨੇ ਬੇਤੀ ਤੇ ਠੰਡ ਜਿੰਨੀ ਮਲੂਮ ਕਰ ਲੋ ਉਨੀ ਜ਼ਿਆਦਾ ਲੱਗਦਾ ਬਸ ਬਸ ਤੂੰ ਸਮਝ ਗਿਆ ਜੇਦੀ ਦੀ ਨਹੀਂ ਸਹੀ ਆ ਚਲੋ ਇੱਕ ਕਾਲ ਜੁੜੇ ਆਪਣੇ ਨਾਲ ਹੈ ਨਾ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨੇ ਰਹੋ ਗੱਲ ਜੀ ਵੀਰ ਜੀ ਕੋਪਤੇ ਇੰਡੀਆ ਦਾ ਘੀਆ ਦੇ ਬਣਦੇ ਆ, ਇੱਥੇ ਕੱਦੂ ਦਾ ਬਣਾਉਂਦੇ ਹੋਣੇ <laughs> ਨਹੀਂ ਜੀ, ਇਹ ਸਾਡੇ ਨਾਲ ਇੱਕ ਬੰਦਾ ਜੀ ਪਿਛਲੇ ਹਫਤੇ ਵੀ ਅਸੀਂ ਇਹਨੂੰ ਪੁੱਛਿਆ ਕੋਪਤੇ ਬਈ ਕਹਦੇ ਬਣਦੇ ਕਹਿੰਦਾ ਕੱਦੂ ਦੇ ਬਣਦੇ ਆ ਮੈਂ ਕਿਹਾ ਅਸੀਂ ਤਾਂ ਘੀਆ ਦੇ ਖਾਦੇ ਆ ਮਤਲਬ ਮੋਰੇ ਕੀ ਆ ਲਾਉਣਾ ਭੁੱਲ ਗਿਆ ਸੀ ਜੀ ਮੈਂ ਜੀ <laughs> ਇਹਨਾਂ ਦੇ ਇਹਨਾਂ ਦੇ ਗੋਲਗੱਪੇ ਵੀ ਜੀ ਮੱਕੀ ਦੇ ਆਟੇ ਦੇ ਬਣਦੇ ਆ <laughs> ਨਾ ਸਹੀ ਹੈ ਜੀ ਹੋਰ ਸੁਣਾਓ ਕਿਦਾਂ ਹਾਲ ਚਾਲ ਜੀ ਠੀਕ ਹੈ ਜੀ ਵਧੀਆ ਕੋਈ ਗਾਣਾ ਸੁਣਨਾ ਚਾਹੋਗੇ ਜੀ ਨਾ ਬਸ ਗਾਉਣਾ ਹੀ ਬਸ ਥੋੜੀ ਗੱਲਾਂ ਹੀ ਗਾਉਣੇ ਆ ਠੀਕ ਹੈ ਜੀ ਗਾਣੇ ਗੁਣੇ ਤਾਂ ਚੱਲਦੇ ਰਹਿੰਦੇ ਭਾਈ ਗੱਲਾਂ ਜ਼ਿਆਦਾ ਜ਼ਰੂਰੀ ਆ ਵਧੀਆ ਗਾਉਣੇ ਉਹੀ ਗਾਉਣੇ ਆ ਜੀ ਜੀ ਸਹੀ ਹੈ ਜੀ ਹੋਰ ਕੀ ਬਿਲਕੁਲ ਜੀ ਥੈਂਕ ਯੂ ਜੀ ਕਾਲ ਕਰਨ ਲਈ ਗੱਲਾਂ ਵਧੀਆ ਥੋੜੀਆਂ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਉਹ ਬਿੱਲਾ ਮੈਂ ਯਾਰ ਇੱਕ ਹੋਰ ਗੱਲ ਪੁੱਛਣੀ ਸੀ ਇੱਕ ਮਿੰਟ ਇੱਕ ਮਿੰਟ ਭਾਈ ਕਾਲਰ ਆਏ ਪਹਿਲਾਂ ਆਪਾਂ ਇਹਨਾਂ ਕੋ ਪੁੱਛ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨੇ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਗਾਣਾ ਸੁਣਨਾ ਸੀਗਾ ਜੀ ਇੱਕ ਹਾਂਜੀ ਭਾਜੀ ਕਿਹੜਾ ਗਾਣਾ ਸੁਣਨਾ ਬੰਬੂ ਕਾਟ ਦਾ ਜੀ ਲੰਗੇ ਪਾਣੀ ਵਾਂਗੂ ਠੀਕ ਹੈ ਜੀ ਠੀਕ ਹੈ ਮੈਂ ਲਾਇਆ ਹੋਇਆ ਜੀ ਪਲੇਲਿਸਟ ਤੇ ਆਲਰੇਡੀ ਕਿੱਥੋਂ ਕਿੱਥੋਂ ਗੱਲ ਕਰ ਰਹੇ ਭਾਈ ਮੇਰੇ ਮੈਂ ਕੈਂਬਰਿਜ ਤੋਂ ਗੱਲ ਕਰ ਰਿਹਾ ਜੀ ਅਰੇ ਵਾਹ ਕਹਿੰਦੀ ਬੜੀ ਭਾਜੀ ਕੈਂਬਰਿਜ ਤੋਂ ਕਾਲ ਹੈ ਹੋਰ ਕਿੱਦਾਂ ਭਾਜੀ ਕੈਂਬਰਿਜ ਵੈਦਰ ਕਿੱਦਾਂ ਕੈਂਬਰਿਜ ਭਾਈ ਬਸ ਵੀ ਪਈ ਜਾਂਦਾ ਜੀ ਮੀਂਹ ਪਈ ਰਿਹਾ ਹੈ ਬਿਲਕੁਲ ਠੰਡ ਪੂਰੀ ਆ ਜੀ ਇੱਧਰ ਵੀ ਆ ਵਾਈਕਾਟੋ ਚ ਮੈਂ ਕਹਿੰਦਾ ਠੰਡ ਜ਼ਿਆਦਾ ਪੈਂਦੀ ਹੈ ਨਾ ਆਕਲੈਂਡ ਨਾਲੋਂ ਨਹੀਂ ਨਹੀਂ ਉਧਰ ਤਾਂ ਗਰਮੀ ਪੈਂਦੀ ਆ ਵਾਈਕਾਟੋ ਕਹਿੰਦਾ ਦੂਰ ਆ ਵਾਈਕਾਟੋ ਭਰਾਵਾ ਦੂਰ ਆ ਮੈਂ ਰਹਿ ਕੇ ਆਇਆ ਅੱਛਾ ਡੇਢ ਘੰਟੇ ਦੀ ਬਾਟ ਆ ਇਥੋਂ ਅੱਛਾ ਚੱਲ ਠੀਕ ਆ ਭਰਾਵਾ ਸਹੀ ਹੈ ਸਹੀ ਹੈ ਹਾਂਜੀ ਹਾਂਜੀ ਕੀ ਕਿ ਬਾਤ ਆਪ ਦੇਣੀ ਨੱਕ ਸਾਰੇ ਦੁਕਾਨ ਨਾਲ ਬੰਦ ਹੋਏ ਪਏ ਆ ਹਾਂ ਤੇ ਨੱਕ ਖੋਲਣ ਵਾਲੀ ਦਵਾਈ ਪੀਣੀ ਸੀ ਜੀ ਭਾਈ ਮੈਂ ਤਾਂ ਬਥੇਰੇ ਘਰੇਲੂ ਨੁਸਖੇ ਕੀਤੇ ਖੁੱਲਦਾ ਹੀ ਨਹੀਂ ਕੀ ਕਰੀਏ <laughs> ਨਹੀਂ ਨਹੀਂ ਮੌਸਮ ਜਾਤੇ ਹੀ ਭਾਜੀ ਰਹਿਣਾ ਇੰਦਾ ਦਾ ਨਾ ਇਹ ਹੈਗਾ ਹੀ ਆ ਇੱਕ ਜਿੱਦਾਂ ਆਪਣੇ ਕੈਂਬਰੇਜ ਵਾਲ ਖੁੱਲਾ ਏਰੀਆ ਜਿੱਦਾਂ ਖੇਤ ਖੂਤ ਹੈਗੇ ਆਲੇ ਦੁਆਲੇ ਨਾ ਉਹਦੇ ਕਰਕੇ ਵੀ ਥੋੜਾ ਇੱਕ ਪੋਲਨ ਉਧਰ ਜ਼ਿਆਦਾ ਹੁੰਦਾ ਮੈਂ ਕਹਿੰਦਾ ਜੀ ਜੀ ਜਿਹਦੇ ਨਾਲ ਕੈਂਬਰੇਜ ਕੈਂਬਰੇਜ ਭਾਜੀ ਕੀਵੀ ਦਾ ਕੰਮ ਹੈਗਾ ਕਿਉਂ ਆਪਾਂ ਉੱਥੇ ਜਾਣਾ ਕੈਂਬਰੇਜ ਵੀਰ ਕੀਵੀ ਦਾ ਕੰਮ ਹੈਗਾ ਮਾੜਾ ਮੋਟਾ ਹੀ ਆ ਇੰਨਾ ਟੀਪ ਪੁੱਕੀ ਕਿੰਨਾ ਨਹੀਂ ਹੈਗਾ ਜੀ ਠੀਕ ਹੈ ਭਾਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਮੇਰੇ ਖਿਆਲ ਨਾਲ ਜ਼ਿਆਦਾਤਰ ਡੇਰੀ ਫਾਰਮਿੰਗ ਹੈ ਨਾ ਉਧਰ ਇੱਥੇ ਆਂਦੀ ਡੇਰੀ ਫਾਰਮਿੰਗ ਹੈ ਜਾਂ ਮਾੜਾ ਮੋਟਾ ਹੀ ਟਰੱਕਾਂ ਟਰੱਕਾਂ ਦੇ ਕੰਮ ਹੈਗੇ ਨਹੀਂ ਉਦਾਂ ਸ਼ਹਿਰ ਤਾਂ ਭਾਜੀ ਬਹੁਤ ਸੋਹਣਾ ਆ ਨਾ ਛੋਟਾ ਜਿਹਾ ਸ਼ਹਿਰ ਆ ਬੜਾ ਵਧੀਆ ਹਰਾ ਭਰਾ ਜਿਹਾ ਸ਼ਹਿਰ ਆ ਮੈਂ ਵੀ ਦੇਖਿਆ ਜਦੋਂ ਇੰਗਲੈਂਡ ਦੇ ਪ੍ਰਿੰਸ ਆਏ ਸੀ ਮੇਰੇ ਖਿਆਲ ਨਾਲ ਉਹ ਜਿਹੜੀ ਕੈਂਬਰਿਜ ਦੀ ਸੜਕਾਂ ਦੇ ਉੱਤੋਂ ਗਏ ਸੀ ਨਾ ਲੰਘ ਕੇ ਨਹੀਂ ਵੀ ਗਏ ਸੀ ਦੇਖਣ ਉਹਨੂੰ ਅੱਛਾ ਸ਼ਾਮ ਨਾਲ ਭਰੀ ਹੋਈ ਸੀ ਸਾਰੀ ਬਿਲਕੁਲ ਬਿਲਕੁਲ ਭਾਜੀ ਮੈਂ ਕਹਿੰਦਾ ਪੈਰ ਰੱਖਣ ਨੂੰ ਤਾਂ ਨਹੀਂ ਸੀ ਉੱਥੇ ਬਿਲਕੁਲ ਬਿਲਕੁਲ ਜੀ ਨਹੀਂ ਨਹੀਂ ਬਹੁਤ ਸੋਹਣਾ ਸ਼ਹਿਰ ਹੈ ਭਾਜੀ ਥੈਂਕ ਯੂ ਤੁਸੀਂ ਕਾਲ ਕੀਤੀ ਤੇ ਆਪਾਂ ਤੁਹਾਡਾ ਗਾਣਾ ਜ਼ਰੂਰ ਪਲੇ ਕਰਾਂਗੇ ਇਦਾਂ ਹੀ ਸਾਨੂੰ ਕਾਲ ਕਰਦੇ ਰਹੋ ਜੀ ਬਿਲਕੁਲ ਜੀ thank you bro thank you thank you ਜੀ ਬਹੁਤ ਬਹੁਤ ਬਿਲਕੁਲ ਭਰਾਵਾ ਕੈਂਬਰੇਜ ਬਹੁਤ ਦੂਰ ਹੈ ਮੈਂ ਰਹਿ ਕੇ ਆਇਆ ਉੱਥੋਂ ਥੋੜੀ ਦੂਰ ਹੀ ਪਰ ਮੈਂ ਤੁਸੀਂ ਕਿੱਧਰ ਮਾਟਾ ਮਾਟਾ ਰਹਿੰਦੇ ਸੀ ਕੈਂਬਰੇਜ ਕਿੱਧਰ ਪੈ ਜਾਂਦਾ ਹਾਂ ਮਾਟਾ ਮਾਟਾ ਤੋਂ ਅੱਧੇ ਘੰਟੇ ਦੀ ਬਾਅਦ ਹੈ ਕੈਂਬਰੇਜ ਨੂੰ ਲੱਗੇ ਤਾਂ ਹੈਗਾ ਭਾਜੀ ਮੈਂ ਵੀ ਜਾ ਗਿਆ ਅਸੀਂ ਪੀਜ਼ਾ ਲੈਣ ਮੈਂ ਭਰਾਵਾ ਲੱਗ ਗਈ ਸੀ ਹੁਣ ਤੂੰ ਹੀ ਇਸ ਚਿੰਗ ਵਾਲੇ ਕਿੱਧਰ ਆਹੋ ਤੁਸੀਂ ਵੀ ਤਾਂ ਉਹਦੇ ਵਿੱਚੋਂ ਹੀ ਆਉਂਦੇ ਹੋਣੇ ਆ ਕੈਂਬਰਿਜ ਤੋਂ ਹਾਂਜੀ ਭਾਜੀ ਅਸੀਂ ਉਧਰ ਹੀ ਉੱਪਰ ਦੇ ਵਿੱਚ ਦੀ ਲੰਗੀ ਦਾ ਹੁਣ ਮਾਫ ਕਰੋ ਗਲਤੀ ਹੋ ਗਈ ਹੁਣ ਮੈਂ ਤੁਹਾਨੂੰ ਗਲਤੀ ਪੇਪਰ ਮੈਂ- ਪੇਪਰ ਦੇ ਲਿਖ ਨਹੀਂ ਉਹ ਤਾਂ ਇੱਥੇ ਦੇਖ ਲਓ ਤੁਸੀਂ ਬਾਟ ਹੈ ਨਾ ਕਿਦਾਂ ਇੱਥੇ ਤਾਂ ਆਪਾਂ 1 ਘੰਟੇ ਦੇ ਵੀ ਬਾਟ ਹੋਵੇ ਨਾ ਆਪਾਂ ਕਹਿ ਦਈਦਾ ਯਾਰ ਦੂਰ ਆ ਹਨਾ ਹੈਨਾ ਤੇ ਇੰਡੀਆ ਆਪਣੇ ਹੁੰਦਾ ਸੀ ਘੰਟੇ ਨੂੰ ਕੁਝ ਮੰਨੀਦਾ ਹੀ ਨਹੀਂ ਮੈਨੂੰ ਲੱਗਦਾ ਸ਼ਹਿਰ ਜਾਣ ਨੂੰ ਹੀ ਘੰਟਾ ਲੱਗ ਜਾਂਦਾ ਭਾਜੀ ਫਗਵਾੜਿਓ ਅੰਮ੍ਰਿਤਸਰ ਹੈਨਾ ਮੇਰੇ ਹਿਸਾਬ ਨਾਲ ਮਸੀਂ 100 ਕਿਲੋਮੀਟਰ ਹੋਣਾ ਜਾਂ ਜਲੰਧਰ ਤੋਂ ਅਸੀਂ 80 85 ਮੈਨੂੰ ਹੁਣ ਜਿੱਥੇ ਤੱਕ ਆਈਡੀਆ ਨਾ ਮੇਰਾ ਹਾਂ ਇੰਨਾ ਕੀ ਹੋਣਾ ਭਾਜੀ ਹਾਂ 200 ਜੇ ਅਸੀਂ ਜਾਣਾ ਹੋਵੇ ਅਸੀਂ ਜੇ ਕਰਤਾਰਪੁਰ ਵੱਲ ਦੀ ਨਿਕਲ ਜਾਈਏ ਤਾਂ 100 ਕਿਲੋਮੀਟਰ ਪੈਂਦਾ ਸਾਡੇ ਪਿੰਡੋਂ ਹਾਂ ਹਾਂ ਪਰ ਐ ਲੱਗਦਾ ਰਹਿੰਦਾ ਵੀ ਪਤਾ ਨਹੀਂ ਕਿੱਡੀ ਕੁ ਦੂਰ ਦੀ ਬਾਟ ਆਣਾ ਜੀ ਪਹਿਲਾਂ ਕਰਤਾਰਪੁਰ ਫਿਰ ਹਮੀਰਾ ਫਿਰ ਬਿਆਸ ਫਿਰ ਰਈਆਂ ਇਦਾਂ ਫਿਰ ਟੱਪਦੇ ਟੁੱਪਦੇ ਜਾ ਕੇ ਨਾ ਤੇ ਅਸੀਂ ਜਾ ਕੇ ਅਸੀਂ ਜਾਂਦੇ ਹੁੰਦੇ ਸੀ ਬੱਸ 'ਚ ਨਾ ਜਦੋਂ ਇੱਥੇ ਫਿਰ ਅਸੀਂ ਸਟੇਸ਼ਨ ਗਿਣਦੇ ਹੁੰਦੇ ਸੀ ਵੀ ਚਲੋ ਕਰਤਾਰਪੁਰ ਆ ਗਿਆ ਹਨਾ ਹੁਣ ਆ ਗਿਆ ਹੁਣ ਆ ਗਿਆ ਹਨਾ ਫਿਰ ਬਿਆਸ ਜਦੋਂ ਟੱਪ ਕੇ ਫਿਰ ਇਦਾਂ ਹੁੰਦਾ ਸੀ ਵੀ ਹਾਂ ਹੁਣ ਹੁਣ ਛੇਤੀ ਆ ਜਾਣਾ ਹਨਾ ਤੇ ਜਿਹਦਾ ਬਾਟ ਇਦਾਂ ਇਦਾਂ ਕਰਦੀ ਹੁੰਦੀ ਸੀ ਆਪਣੀ ਵੀ ਸਟੇਸ਼ਨ ਗਿਣ ਗਿਣ ਕੇ ਹਾਂਜੀ ਹਾਂਜੀ ਇੱਥੇ ਤਾਂ ਭਾਜੀ ਗੱਡੀਆਂ ਜਾਂਦੀਆਂ ਬੇਚਦੀਆਂ ਵੀ ਪਤਾ ਨਹੀਂ ਲੱਗਦਾ ਹਨਾ ਘੰਟੇ 'ਚ 100 ਕਿਲੋਮੀਟਰ ਇੱਥੇ ਕਵਰ ਹੋ ਜਾਂਦਾ ਇੱਕ ਦਿਨ ਹੋ ਜਾਂਦਾ ਜੇ ਦੇਖਿਆ ਜਾਵੇ 100 ਨਹੀਂ ਚਲੋ 80 90 ਤਾਂ ਐਵਰੇਜ ਹੈ ਹਨਾ ਵੀ ਬਿਲਕੁਲ ਜੇ ਇੱਥੋਂ ਹੈਮਿਲਟਨ ਜਾਣਾ ਹੋਵੇ ਮੇਰੇ ਖਿਆਲ ਨਾਲ ਘੰਟੇ ਦੀ ਵਾਟ ਆ ਨਹੀਂ ਭਾਜੀ ਹੁਣ ਔਕਲੈਂਡ ਤੇ ਬਹੁਤ ਟ੍ਰੈਫਿਕ ਆ ਹੁਣ ਨਹੀਂ ਜਾਉਂਦਾ ਹੂੰ ਨਹੀਂ ਆਪਾਂ ਟੱਕਰ ਨਹੀਂ ਨਹੀਂ ਤੋਂ ਜਾਣਾ ਉਹ ਭਰਾਵਾ ਮੈਨੂੰ ਤਾਂ ਮਾਉਂਟ ਵੈਲਿੰਟਾ ਤੋਂ ਵੇ ਉਹਨੂੰ ਘੰਟਾ ਲੱਗ ਗਿਆ ਤਾਂ ਸ਼ਾਮ ਨੂੰ ਵਾਕਈ ਵਾਕਈ ਤੇ ਤੂੰ ਉੜ ਕੇ ਆ ਜਾ ਕਰ <laughs> ਮੈਂ ਸ਼ਕਤੀਮਾਨ ਨਹੀਂ ਕਾ ਸ਼ਕਤੀਮਾਨ ਭਰਾਵਾ ਇੱਕ ਫਿਲਮ ਆ ਰਹੀ ਆ ਟਾਈਗਰ ਸ਼ਰੋਫ ਦੀ ਆਹ ਟਾਈਗਰ ਕਿਹੜੀ ਸ਼ਕਤੀਮਾਨ ਸ਼ਕਤੀਮਾਨ ਟਾਈਪ ਹੀ ਆ ਸੁਪਰ ਹੀਰੋ ਬਣਿਆ ਆ ਉਹਦਾ ਨਾਮ ਅੱਛਾ ਕੀ ਫਲਾਈਂਗ ਫਲਾਈਂਗ ਜੱਟ ਹਾਂ ਫਲਾਈਂਗ ਜੱਟ ਫਲਾਈਂਗ ਜੱਟ ਫਲਾਈਂਗ ਜੱਟ ਸਹੀ ਗੱਲ ਹੈ ਉਹ ਬਰਾਵਾ ਚਲੋ ਤੇ ਭਾਜੀ ਮੈਨੂੰ ਮੀਂਹ ਤੋਂ ਚੇਤੇ ਆ ਗਿਆ ਨਾ ਪਹਿਲਾਂ ਕੱਚੇ ਕੋਠੇ ਹੁੰਦੇ ਸੀ ਨਾ ਹਾਂ ਤੇ ਜਦੋਂ ਬਰਸਾਤਾਂ ਪੈਣੀਆਂ ਕਈਆਂ ਨੇ ਮਿੱਟੀ ਸਟਾਉਣੀ ਯਾਰ ਨਹੀਂ ਕੋਈ ਕੋਠਾ ਚੋਣ ਨਾ ਲੱਪਵੇ ਜਾਂ ਬਾਲਾ ਨਾ ਜਾਂ ਕੋਈ ਚੀਜ਼ ਨਾ ਦੇ ਪਵੇ ਨਾ ਹਾਂ ਤੇ ਕਦੀ ਮੰਜਾ ਇੱਧਰ ਨੂੰ ਲੈ ਜਾਣਾ ਨਾ <laughs> ਕਈ ਵਾਰੀ ਪਤਾ ਕੀ ਕਹਿੰਦਾ ਹੁੰਦਾ ਨੀ ਇੱਕ ਨੇ ਭਾਜੀ ਇੱਕ ਨੇ ਹੁਣ ਕਿਸੇ ਨੇ ਪਿੱਛੇ ਜਿਹੇ ਜਦੋਂ ਇੰਡੀਆ ਮੀਂਹ ਕਹਿੰਦੇ ਇੱਕ ਦਿਨ ਛਪਾਇਆ ਸੀ ਸ਼ੇਰ ਉਹਨੇ ਹੂੰ ਹੂੰ ਹੂੰ ਕਹਿੰਦਾ ਉਹ ਸਾਵਨ ਕੀ ਰਾਤੋਂ में है ना हाँ भीगी बरसातों में वाह जी वाह कहता हम सिर्फ यही सोचते रहते हैं ऊपर को देख कर है ना ਹਾਂ ਵੀ ਕੋਠਾ ਤਾਂ ਸਾਡਾ ਸਾਰਾ ਚੋਂ ਲਿਆ ਮੰਜਾ ਕਿੱਥੇ ਕਿਟਾਈ ਓਏ ਉਹ ਕਈ ਵਾਰੀ ਪਤਾ ਕੀ ਹੁੰਦਾ ਸੀ ਜਦੋਂ ਕੱਚੇ ਕੋਠੇ ਆਪਾਂ ਅੰਦਰ ਸੁੱਤੇ ਪਏ ਹਨਾ ਰਾਤ ਨੂੰ ਮੀਂਹ ਪੈ ਜਾਣਾ ਤੇ ਸੁੱਤੇ ਪਏ ਦੇ ਉੱਪਰ ਨਾ ਪਾਣੀ ਜੂਣ ਲੱਗ ਪੈਣਾ ਜਦੋਂ ਉਦੋਂ ਜ਼ਿਆਦਾ ਹੁੰਦਾ ਸੀ ਕਿਤੇ ਬਾਲਟੀ ਰੱਖੀ ਹੁੰਦੀ ਸੀ ਕਿਤੇ ਪਤੀਲਾ ਰੱਖਿਆ ਹੁੰਦਾ ਸੀ ਮੈਨੂੰ ਹੁਣ ਭਾਜੀ ਆ ਚੋਂਦਿਆਂ ਕੋਠਿਆਂ ਤੋਂ ਮੈਨੂੰ ਹੁਣ ਇੱਕ ਬੋਲੀਆਂ ਯਾਦ ਆ ਗਈਆਂ ਆਪਾਂ ਉਹ ਸੁਣ ਲਈਏ ਚਲੋ ਜੀ ਪਲੇ ਕਰੋ ਜੀ ਬਹੁਤ ਗੱਲਾਂ ਹੋ ਗਈਆਂ ਹੁਣ ਤੁਹਾਡੇ ਗਾਣੇ ਵੀ ਪਲੇ ਕੀਤੇ ਜਾਣਾ ਬਿਲਕੁਲ ਬਿਲਕੁਲ クトリア ਜਦ ਹੁੰਦੇ ਸੀ ਨਿਆਣੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਇੱਕ ਬਲਦ ਦੀ ਗੱਡੀ ਉੱਤੇ ਇੱਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਜਾਣੇ ਕੱਖਾਂ ਉੱਤੇ ਬਹਿ ਕੇ ਗਾਉਣੇ ਜੱਟ ਜਮਲੇ ਦੇ ਗਾਣੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਡੰਗਰਾਂ ਜੋਗੇ ਕੱਖ ਹੁੰਦੇ ਸੀ ਡੰਗਰਾਂ ਜੋਗੇ ਕੱਖ ਹੁੰਦੇ ਸੀ ਤੇ ਖਾਣੇ ਜੋਗੇ ਦਾਣੇ ਮਿੱਠੇ ਕਰਕੇ ਮੰਨਦੇ ਰਹਿਆ ਉਸ ਸਤਗੁਰ ਦੇ ਬਾਣੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਐਸੇ ਕਰਕੇ ਆਉਂਦੇ ਨਹੀਂਓ ਸਾਨੂੰ ਨੋਟ ਉਡਾਣੇ ਐਸੇ ਕਰਕੇ ਆਉਂਦੇ ਨਹੀਂਓ ਸਾਨੂੰ ਨੋਟ ਉਡਾਣੇ ਦਿਨ ਸੁਖ ਪਾਲੂ ਮਿੱਤਰੋ ਸਾਰੇ ਚੇਤੇ ਆਉਣ ਪੁਰਾਣੇ ਉਹ ਦਿਨ ਚੇਤੇ ਆਉਣ ਪੁਰਾਣੇ ਚੇਤੇ ਆਉਣ ਪੁਰਾਣੇ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ ਅੜਪ ਸੁਭਾ ਸੇਵਾ ਸਿੰਘ ਦੇ ਅਸੂਲ ਦਾ ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ ਅੜਪ ਸੁਭਾ ਸੇਵਾ ਸਿੰਘ ਦੇ ਅਸੂਲ ਦਾ ਦੇ ਕੋਲੋਂ ਪੜੀ ਹੋਈ ਪੜਾਈ ਨਹੀਂਓ ਭੁੱਲਦੀ ਕੋਟ ਕੋਟ ਖਾਨੇ ਵਿੱਚ ਪਾਈ ਨਹੀਂਓ ਭੁੱਲਦੀ ਕੰਨ ਉੱਤੇ ਵੱਜਿਆ ਲਫੇੜਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ ਕੋਠਿਆਂ ਤੇ ਮੰਜੇ ਹੋਣੇ ਤੇ ਪੱਤਾ ਵੀ ਨਹੀਂ ਹਿੱਲਣਾ ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਕੁੱਠਿਆਂ ਤੇ ਮੰਜੇ ਹੋਣੇ ਪੱਤਾ ਵੀ ਨਹੀਂ ਹਿਲਣਾ ਕਿਣ ਕਿਣ ਪੁਰ ਦਿੰਦੇ ਹਵਾ ਸੀ ਵਗਾਏ ਓਏ ਰੌਲਾ ਰੂਲਾ ਪਾ ਕੇ ਦਿੰਦੇ ਨੇਰੀਆਂ ਝੁਲਾਏ ਪਤਲਾਂ ਦਾ ਪੈਂਦਾ ਸੀ ਜੋ ਘੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਸੁਣ ਲੈ ਮੇਰੀ ਸਰਦਾਰਾ ਤੇਰੇ ਬਿਨ ਨਹੀਂ ਸਾਡਾ ਗੁਜ਼ਾਰਾ ਸੁਣ ਲੈ ਮੇਰੀ ਸਰਦਾਰਾ ਤੇਰੇ ਬਿਨ ਨਹੀਂ ਸਾਡਾ ਗੁਜ਼ਾਰਾ ਸੋਹਣਿਆ ਵੇ ਤਾ ਤੂੰ ਦੀ ਬਣਾ चुठे पर माचिया रखी सोने आवे ਸੀ ਕੁਝ ਕੁ ਰਿਕੁਐਸਟਾਂ ਰਿਕੁਐਸਟਾਂ ਰਿਕੁਐਸਟਾਂ ਰੋਡਾ ਡਾਲੇ ਬਸ ਬਸ ਉਹੀ ਸਮਝ ਲਓ ਇਹ ਆਪਣੀਆਂ ਪੈਂਡਿੰਗ ਵੀ ਪਈਆਂ ਨੇ ਬਹੁਤ ਸਾਰੀਆਂ ਬਿਲਕੁਲ ਬਿਲਕੁਲ ਜਿਹੜੀਆਂ ਵੀ ਰਿਕੁਐਸਟ ਆਉਂਦੀਆਂ ਨੇ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਅਸੀਂ ਜਰੂਰ ਪਲੇ ਕਰਕੇ ਜਾਈਏ ਨਾ ਜੀ ਬਿਲਕੁਲ ਪਰ ਕਈ ਵਾਰੀ ਗੱਲਾਂ ਬਾਤਾਂ ਜ਼ਿਆਦਾ ਹੁੰਦੀਆਂ ਫਿਰ ਅਸੀਂ ਸ਼ੋਅ ਦੇ ਐਂਡ 'ਚ ਜਰੂਰ ਪਲੇ ਕਰਕੇ ਜਾਈਦੀਆਂ <laughs> ਹੈਨਾ ਜੀ ਬਿਲਕੁਲ ਬਿਲਕੁਲ ਤੇ ਮੀਂਹ ਦੀ ਗੱਲ ਹੁੰਦੀ ਸੀ ਕੱਚੇ ਕੋਠਿਆਂ ਦੀ ਗੱਲ ਹੁੰਦੀ ਸੀ ਤੇ ਕੱਚੇ ਕੋਠੇ ਜਦੋਂ ਹੁੰਦੇ ਸੀ ਨਾ ਉਦੋਂ ਬਾਲੇ ਤੇ ਉਹ ਇੱਟਾਂ ਹੁੰਦੀਆਂ ਸੀ ਦੂਜੀਆਂ ਜਿਹੜੀਆਂ ਛੱਤ ਦੀਆਂ ਲੱਗ ਹੁੰਦੀਆਂ ਸੀ ਕੰਧਾਂ ਵਾਲੀਆਂ ਲੱਗ ਹੁੰਦੀਆਂ ਸੀ ਹਾਂ ਹਾਂਜੀ ਤੇ ਜਿਹੜੀ ਕੋਠੇ ਦੇ ਉੱਤੇ ਮਿੱਟੀ ਪਾਉਂਦੇ ਸੀ ਉਹ ਸਪੈਸ਼ਲ ਤਰ੍ਹਾਂ ਦੀ ਮਿੱਟੀ ਹੁੰਦੀ ਸੀ ਹਨਾ ਐਵੇਂ ਨਹੀਂ ਚੱਕ ਕੇ ਜਿਹੜੀ ਮਰਜ਼ੀ ਪਾ ਦਿੰਦੇ ਸੀ ਜੀ ਜੀ ਮੇਰੇ ਖਿਆਲ ਨਾਲ ਲਾਲ ਮਿੱਟੀ ਹੁੰਦੀ ਸੀ ਕੀ ਕਹਿੰਦੇ ਸੀ ਉਹਨੂੰ ਕੋਠੇ ਤੇ ਲਾਲ ਮਿੱਟੀ ਫੇਰੀ ਦੀ ਲਾਲ ਪਹਿਲਾਂ ਚੀਕਣੀ ਨਹੀਂ ਚੀਕਣੀ ਦੀ ਵੀ ਦੋ ਦਈਦਾ ਹੁੰਦਾ ਸੀ ਲਈ ਦਈਦੀ ਹੁੰਦੀ ਸੀ ਨਾ ਜਦੋਂ ਚੀਕਣੀ ਦਾ ਤਾਂ ਪਲਾਸਟਰ ਕਰਦੇ ਹੁੰਦੇ ਉਹ ਦੂਜਾ ਕਰਦੇ ਹੁੰਦੇ ਸੀ ਜਿਹੜੇ ਚਿਣਦੇ ਆ ਮੇਰੇ ਖਿਆਲ ਨਾਲ ਪਤਾ ਨਹੀਂ ਪਤਾ ਨਹੀਂ ਭਾਈ ਪਰ ਮਿੱਟੀ ਦੀ ਪਹਿਲਾਂ ਕੰਧਾਂ ਵੀ ਮਿੱਟੀ ਦੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਹੈ ਨਾ ਉਹਦੇ ਬਾਰ-ਬਾਰ ਜਿਹੜਾ ਉਹ ਪਾ ਦਿੰਦੇ ਸੀ ਸੀਮੈਂਟ ਲਾ ਦਿੰਦੇ ਸੀ ਥੋੜਾ ਥੋੜਾ ਵੀ ਖੁਰੇ ਨਾਲ ਨਾ ਮਿੱਟੀ ਪਰ ਤੁਸੀਂ ਦੇਖਿਓ ਵੀ ਉਹ ਜਿਹੜੀ ਘਰ ਹੁੰਦੇ ਸੀ ਨਾ ਜਿਹੜੇ ਮਿੱਟੀ ਵਾਲੇ ਕੱਚੀਆਂ ਕੰਧਾਂ ਵਾਲੇ ਜਿਹੜੇ ਸੀਗੇ ਨਾ ਉਹ ਵਾਤਾਨੁਕੂਲ ਹੁੰਦੇ ਸੀ ਹੈ ਨਾ ਜਦੋਂ ਕਿਤੇ ਹੁਣੀ ਬਾਹਲੀ ਗਰਮੀ ਬਾਹਰ ਤਾਂ ਅੰਦਰੋਂ ਉਹ ਠੰਡਾ ਹੁੰਦਾ ਸੀ ਹੈਨਾ ਤੇ ਜਦੋਂ ਹੁੰਦੀ ਸਰਦੀਆਂ ਉਦੋਂ ਥੋੜਾ ਨਿੱਗਾ ਹੁੰਦਾ ਸੀ ਹੈਨਾ ਤੇ ਅੱਜ ਕੱਲ ਕੀ ਹੋ ਗਿਆ ਅੱਜ ਕੱਲ ਸੀਮੈਂਟ ਪਲਾਸਟਰ ਆ ਗਿਆ ਲੈਂਟਰ ਪੈ ਗਏ ਹੈਨਾ ਅੱਜ ਕੱਲ ਘਰ ਗਰਮੀਆਂ 'ਚ ਦੇਖਿਓ ਕਿਦਾਂ ਤਪਦੇ ਅੰਦਰੋਂ ਹੈਨਾ ਹਾਂਜੀ ਤੇ ਜਿਹੜਾ ਸਰਦੀਆਂ ਉਹਦੇ ਵਿੱਚ ਵੀ ਠੰਡ ਜ਼ਿਆਦਾ ਲੱਗਦੀ ਹੈ ਤੇ ਅੱਜ ਕੱਲ ਘਰ ਪੱਕੇ ਹੋ ਗਏ ਮੈਂ ਕਹਿੰਦਾ ਤੇ ਲੋਕਾਂ ਦੇ ਜਿਹੜਾ ਭਾਈ ਕਹਿੰਦਾ ਜੀ ਪਹਿਲ ਜਦੋਂ ਘਰ ਕੱਚੇ ਸੀ ਹਨਾ ਹੂੰ ਉਦੋਂ ਦਿਲ ਸੱਚੇ ਸੀ ਬਿਲਕੁਲ ਅੱਜ ਮੈਂ ਘਰ ਪੱਕੇ ਹੋ ਗਏ ਤਾਂ ਦਿਲ ਕੱਚੇ ਹੋ ਗਏ ਦਿਲ ਕੱਚੇ ਹੋ ਗਏ ਬਿਲਕੁਲ ਦਿਲ ਛੋਟੇ ਹੋ ਗਏ ਮੈਂ ਕਹਿੰਦਾ ਵੀ ਦਿਲਾਂ 'ਚ ਥਾਂ ਨਹੀਂ ਰਹੀ ਹੈ ਨਾ ਪਹਿਲਾਂ ਜਾਣਾ ਭਰਾਵਾ ਮਾਰ ਭਾਵੇਂ ਜਾਣਦਾ ਪਛਾਣਦਾ ਨਹੀਂ ਭਾਵੇਂ ਕੋਈ ਵੀ ਹੈ ਨਾ ਫੇ ਵੀ ਆ ਜਾ ਭਾਈ ਲੱਸੀ ਪੀ ਲਾ ਚਾਹ ਪੀ ਲਾ ਹੈ ਨਾ ਲੋਕਾਂ ਨੇ ਖਵਾ ਪਾ ਕੇ ਪਹਿਲਾਂ ਪਹਿਲਾਂ ਭਾਈ ਜਦੋਂ ਪਿੰਡੋਂ ਕੋਈ ਬਾਹਰ ਜਾਂ ਬਾਹਰੋਂ ਆਉਂਦਾ ਹੁੰਦਾ ਨਾ ਬੜਾ ਚਾਹ ਰਹਿੰਦਾ ਸੀ ਸਾਰਾ ਪਿੰਡ ਵੀ ਬਾਹਰੋਂ ਆਇਆ ਦੇਖੀ ਕਿੱਦਾਂ ਦਾ ਲੱਗਦਾ ਭਰਾਵਾ ਨਹੀਂ ਹੈ ਨਾ ਬੁੜੀਆਂ ਨੇ ਦਰਵਾਜ਼ੇ 'ਚ ਝਾਕੀ ਜਾਂਦੇ ਯਾਰ ਦੇਖੀ ਮੁੰਡਾ ਵੀ ਭਲਾ ਅੱਜ ਕੱਲ ਕਹਿੰਦਾ ਤੂੰ ਆਇਆ ਹੋਊਗਾ ਪਰ ਆਇਆ ਹੋਊਗਾ ਉਹ ਤੂੰ ਫੇ ਜੇ ਕਿਸੇ ਦੇ ਗਵਾਂਢੀ ਦੇ ਬਾਹਰੋਂ ਆਇਆ ਹੁੰਦਾ ਨਾ ਬੰਦਾ ਤੇ ਫਿਰ ਉਹਨੂੰ ਦਿਖਾ ਦਿਖਾ ਕੇ ਨਵੀਆਂ ਨਵੀਆਂ ਚੀਜ਼ਾਂ ਬੰਦਾ ਸਾੜਦਾ ਹੈ ਨਾ ਸਾਡੇ ਕੋ ਵੀ ਹੈਗੀ ਹੈ ਨਾ ਚਲੋ ਇੱਕ ਕਾਲਰ ਜੁੜਿਆ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਨੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਇੱਕ ਬੰਦਾ ਹਰਮਨ ਤੋਂ ਹਰਮਨ ਕਿੱਥੋਂ ਬੋਲਦਾ ਭਲਾ ਇਹਨੇ ਜੀ ਆਵਾਜ਼ ਬੜੀ ਡੂੰਗੀ ਜੀ ਆਉਂਦੀ ਆ ਇਹ ਜੀ ਆਪਣੇ ਹਿਸਟਿੰਗ ਤੋਂ ਜੀ ਜੁੜਦੇ ਆ ਫੋਨ ਦੇ ਉੱਤੇ ਅੱਛਾ ਹਾਂਜੀ ਤਾਂ ਕਰਕੇ ਆਵਾਜ਼ ਇਦਾਂ ਦੀ ਆਉਂਦੀ ਹੈ ਜੀ ਕਈ ਵਾਰੀ ਕਿਉਂਕਿ ਹੇਸਟਿੰਗ ਤੋਂ ਫੋਨ ਤੇ ਜੁੜਦੇ ਤਾਂ ਫੋਨ ਰਾਹੀਂ ਅਸੀਂ ਫਿਰ ਜਿਹੜਾ ਰੇਡੀਓ ਨਾਲ ਕਨੈਕਟ ਕੀਤਾ ਜੀ ਉਹਨੂੰ ਠੀਕ ਹੈ ਠੀਕ ਹਾਂਜੀ ਹਾਂਜੀ ਉਹ ਬੱਤੀ ਮੈਨੂੰ ਲੱਗਦਾ ਤੁਹਾਡੇ ਘਰ ਤੋਂ ਬਣੇ ਬਣਾਏ ਮਿਲੇ ਨੇ ਹਨਾ ਸਾਨੂੰ ਨਹੀਂ ਬਣੇ ਬਣਾਏ ਤਾਂ ਨਹੀਂ ਮਿਲੇ ਜੀ ਜਦੋਂ ਬਣਦੇ ਸੀ ਨਾ ਕੱਚੇ ਘਰ ਉਦੋਂ ਸੀ ਬਹੁਤ ਛੋਟੇ ਸੀਗੇ ਹਾਂਜੀ ਹਾਂਜੀ ਛੋਟੇ <laughs> ਕੱਚੇ ਘਰਾਂ 'ਚ ਵੀ ਰਹੇ ਆ ਜੀ ਬਥੇਰੇ ਕੋਠੇ ਚੋਂਦੇ ਹੁੰਦੇ ਸੀ ਜਦੋਂ ਕੋਠੇ ਦੇ ਉੱਤੇ ਘਾਹ ਉੱਗ ਜਾਂਦਾ ਸੀ ਤਾਂ ਉਹ ਹੈਨਾ ਉੱਥੇ ਵੀ ਬਥੇਰਾ ਖੇਡੇ ਅਸੀਂ ਪਰ ਇਹ ਆ ਵੀ ਸਾਨੂੰ ਹੁਣ ਉਹ ਚੀਜ਼ਾਂ ਥੋੜੀਆਂ ਭੁੱਲ ਗਈਆਂ ਹਨਾ ਜਲਦੀ ਬਾਅਦ ਚ ਲੈਂਟਰ ਪੈ ਗਏ ਥੋੜੀਆਂ ਗੱਲਾਂ ਬੜੀਆਂ ਵਧੀਆ ਪੈਰਾਂ ਬਿਲਕੁਲ ਸਾਥੀ ਬਣਾਈ ਪਈ ਆ ਹਾਂਜੀ ਹਾਂਜੀ ਬਿਲਕੁਲ ਸਾਡੀ ਕੋਸ਼ਿਸ਼ ਇਹੀ ਹੁੰਦੀ ਜੀ ਅਸੀਂ ਕੋਈ ਫਾਰਮੈਲਿਟੀ ਨਹੀਂ ਕਰੀਦੀ ਸ਼ੋਅ ਚ ਸਾਡੇ ਜਿੱਦਾਂ ਜਿੱਦਾਂ ਦੇ ਹੈਗੇ ਉਦਾਂ ਨਹੀਂ ਗੱਲਾਂ ਕਰੀਦੀਆਂ ਨਹੀਂ ਵਧੀਆ ਵਧੀਆ ਤੁਹਾਡਾ ਸਪੀਕਰ ਤੁਹਾਡਾ ਬਹੁਤ ਵਧੀਆ ਜਰ ਬਹੁਤ ਪਿਆਰਾ ਲੱਗਦਾ ਸ਼ੋਅ ਤੁਹਾਡਾ thank you thank you thank you ਜੀ ਬਹੁਤ ਬਹੁਤ ਬਸ ਤੁਸੀਂ ਕਾਲਾਂ ਕਰਦੇ ਰਿਹਾ ਕਰੋ ਜੀ ਤੁਹਾਡੇ ਮਾਨ ਸਤਿਕਾਰ ਤੁਹਾਡੇ ਪਿਆਰ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਥੈਂਕ ਯੂ ਜੀ ਬਹੁਤ ਬਹੁਤ ਤੇ ਕੋਈ ਗਾਣਾ ਸੁਣਨਾ ਚਾਹੋਗੇ ਜੀ ਤੁਸੀਂ ਬਸ ਬਸ ਗਾਣੇ ਸਾਰੇ ਵਧੀਆ ਨੇ ਜੀ ਠੀਕ ਹੈ ਜੀ ਚਲੋ ਠੀਕ ਹੈ ਜਿਹੜਾ ਵੀ ਤੁਸੀਂ ਸੁਣਾਉਂਦੇ ਅਸੀਂ ਸੁਣਦੇ ਹੀ ਆ ਜੀ ਬਿਲਕੁਲ ਜੀ ਜਿਵੇਂ ਸਾਡੀ ਕੋਸ਼ਿਸ਼ ਹੁੰਦੀ ਜੀ ਕਈ ਵਾਰੀ ਜਿੱਦਾਂ ਸਾਨੂੰ ਵੀ ਨਹੀਂ ਸੋਚਦੇ ਵੀ ਕਿਹੜੇ ਗਾਣੇ ਲਈ ਅਸੀਂ ਹੁੰਨੇ ਵੀ ਜਿਹੜੇ ਸਰੋਤੇ ਸਾਨੂੰ ਪਸੰਦ ਕਰਦੇ ਨੇ ਇੰਨਾ ਕਿ ਧਿਆਨ ਰੱਖਿਆ ਕਰੋ ਗਾਣਾ ਉਹ ਲੈ ਲੋ ਜਿਹਦੇ ਚ ਨਾ ਕੋਈ ਮਤਲਬ ਜਾਂ ਸਿੱਖਿਆ ਜੀ ਨਿਕਲਦੀ ਹੋਵੇ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਟੁੱਟੇ ਭੱਜੇ ਜਗ੍ਹਾ ਨੇ ਹੋ ਹਾਂ <laughs> ਹਾਂਜੀ ਉਹ ਤਾਂ ਹੈ ਵਧੀਆ ਲੱਗਦੇ ਹੈ ਨਾ ਨਹੀਂ ਬਿਲਕੁਲ ਜੀ ਐਦਾਂ ਕਈ ਵਾਰੀ ਰਿਕੁਐਸਟ ਆ ਜਾਂਦੀ ਤਾਂ ਕਰਕੇ ਫਿਰ ਸਾਨੂੰ ਪਲੇ ਕਰਨਾ ਪੈਂਦਾ ਹਾਂ ਚਲੋ ਠੀਕ ਹੈ ਜੀ ਠੀਕ ਚੱਕ ਚੱਕਲੇ ਜੱਟ ਨੇ ਬੰਦੂਕਾਂ ਚੱਕ ਲਈਆਂ ਦੇਖੀ <laughs> ਜਾਏ ਬੰਦੂਕ ਵਿਚਾਰੇ ਦੇ ਉੱਤੇ ਤੋਂ ਤਾਂ ਸੋਟੀ ਦੀ ਮਰਦੀ ਲੱਗਦੀ ਹੋਣੀ ਚੱਕ ਨਾ ਜੀ ਵਾਕਈ ਗੱਲ ਸਹੀ ਹੈ ਜੀ ਤੁਹਾਡੀ ਹਾਂ ਨਹੀਂ ਬਿਲਕੁਲ ਅੱਜ ਕੱਲ ਗਾਣੇ ਇਦਾਂ ਦੇ ਹੀ ਰਹਿ ਗਏ ਜੀ ਉਹ ਪੁਰਾਣੇ ਗਾਣੇ ਵਾਲਾ ਰਸ ਨਹੀਂ ਰਿਹਾ ਜੀ ਮੈਂ ਤਾਂ ਐਵੇਂ ਕਹੀਏ ਟ੍ਰੈਂਡ ਚੱਲ ਪਿਆ ਸਾਰਾ ਅਜੀਬੋ ਗਰੀਬ ਗਾਣੇ ਆ ਜੀ ਜਿੰਨੇ ਦੇ ਮੇਰੇ ਬੂਟ ਆਉਂਦੇ ਆ ਉਹਨੇ ਦੀ ਤੂੰ ਸਾਰੀ ਸਜਦੀ ਆ ਤੇ ਪਤਾ ਨਹੀਂ ਹੋਰ ਕੀ ਇੱਕ ਹੋਰ ਇੱਕ ਹੋਰ ਸੁਣਾ ਉਹਨੇ ਥੋਂ ਤੇ ਅਸੀਂ ਪੱਗ ਸੁੱਕਣੀ ਬੋਲਿਆ ਵੀ ਇਹ ਕਿਜ਼ਾਰਾ ਕਿੰਨੇ ਕਿੱਥੇ ਜਿੱਦੇ ਜੇ ਤੁਹਾਡਾ ਘਰ ਆ ਉਹਨੇ ਚ ਅਸੀਂ ਪੱਗ ਸੁੱਕਣੇ ਪਾਉਨੇ ਆ ਤੇ ਇਦਾਂ ਦੇ ਗਾਣੇ ਆ ਕੀ ਗੱਲ ਕੋਈ ਇਹ ਪਤਾ ਨਹੀਂ ਕੀ ਗੱਲ ਹੈ ਜੀ ਅੱਜ ਕੱਲ ਗਾਣੇ ਚੱਲ ਪਤਾ ਨਹੀਂ ਕਿਵੇਂ ਜਾਂਦੇ ਆ ਨਾ ਦੇ ਵਾਕਈ ਜੀ ਉਹ ਪਰ ਚੱਲਦੇ ਇਦਾਂ ਜੀ ਦੋ ਕੁ ਦਿਨ ਹੀ ਚੱਲਦੇ ਉਦੋਂ ਬਾਅਦ ਕਿਹਨੂੰ ਯਾਦ ਰਹਿੰਦਾ ਵੀ ਉਹ ਗਾਣਾ ਆਇਆ ਸੀ ਹਨਾ ਬਸ ਮਰ ਗਿਆ ਸਰ ਗਿਆ ਬਿਲਕੁਲ ਹਾਂਜੀ ਹਾਂਜੀ ਨਹੀਂ ਬਿਲਕੁਲ ਜੀ ਓਕੇ ਓਕੇ ਜੀ ਥੈਂਕ ਯੂ ਜੀ ਕਾਲ ਕਰ ਚੰਗਾ ਵੀਰੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਥੈਂਕ ਯੂ ਬਿਲਕੁਲ ਜਿੰਨੇ ਚ ਤੂੰ ਪੱਗ ਸੁੱਕਣੇ ਅਸੀਂ ਪੱਗ ਸੁੱਕਣੇ ਪਾਉਨੇ ਆ ਉਹਨੇ ਚ ਤੇਰਾ ਘਰ ਆ ਤੇ ਇਦਾਂ ਹਨਾ ਮਤਲਬ ਕਿ ਪਿੰਡਾਂ ਵਾਲੇ ਜਿਹੜੇ ਸ਼ਹਿਰਾਂ ਵਾਲਿਆਂ ਨੂੰ ਨੀਮਾ ਦਿਖਾਉਣ ਹੋ ਗਏ ਆ ਹਨਾ ਜਿਹੜਾ ਉਹ ਕਹਿੰਦਾ ਜੀ ਅਸੀਂ ਕੋਈ ਕਹੀ ਜਾਂਦਾ ਜੀ ਮੈਂ ਇੱਥੇ ਪੱਠੇ ਪਾਉਣ ਤੋਂ ਨਹੀਂ ਮੈਨੂੰ ਵੇਲ ਮੈਂ ਕਿੱਥੋਂ ਮਿਲਣਾ ਇਹਨੂੰ ਡੇਟ ਯਾਰ ਉਹਦੇ ਗਾਣੇ ਦੀ ਕਤਲ ਨਹੀਂ ਨਹੀਂ ਉਹਦਾ ਗੱਲ ਕਰਦਾ ਵੀ ਇਹ ਕੀ ਕੀ ਮਤਲਬ ਇਹਦਾ ਗਾਣੇ ਦਾ ਇਹ ਚ ਕੀ ਢੰਗਾਈ ਹੈ ਜਾਂ ਕੀ ਮੀਨਿੰਗ ਨਿਕਲਦਾ ਇਹਦਾ ਹਨਾ ਗਿੱਦੜਾਂ ਦਾ ਫਿਰ ਤਾਂ ਗਰੁੱਪ ਪਾਲਦਾ ਕਿ ਸ਼ੇਰ ਮਾਰਨਾ ਉਹ ਚ ਚਪਾਈ ਟੰਗਾਈ ਲਿਖੀ ਉਹਨੇ ਨਹੀਂ ਨਹੀਂ ਭਾਜੀ ਉਹ ਤਾਂ ਤੁਸੀਂ ਆਪ ਪੱਡਾ ਦਾ ਪੰਜ ਸੱਤ ਵਾਰੀ ਤਾਂ ਤੁਸੀਂ ਰੇਡੀਓ ਤੇ ਲਾਤਾ ਆਹੋ। 5 ਸੱਤਾਂ ਬੀਕਾਂ ਦਾ ਹੁਣ ਤੁਸੀਂ ਉਹਨੇ ਹੀ ਲਾਤਾ ਇਹ ਤਾਂ ਗੱਲ ਮਾੜੀ ਆ ਇਹ ਗੱਲ ਮਾੜੀ ਸਹੀ ਗੱਲ ਆ ਨਹੀਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਨੇ ਸ਼ੇਰ ਨਹੀਂ ਮਾਰਿਆ ਹੁੰਦਾ ਨਾ ਗਾਣਾ ਉਹਦਾ ਉਹ ਕਹਿੰਦਾ ਉਹਨੇ ਉਹ ਥੋੜਾ ਨਹੀਂ ਚਲੋ ਫਿਰ ਉਹ ਤਾਂ ਬੰਦਾ ਹੁਣ ਫੀਲਿੰਗ ਚੱਕ ਹੀ ਜਾਂਦਾ ਫੀਲਿੰਗ ਜਗ ਜਾਂਦਾ ਜਿਹਨੇ ਕਦੇ ਕੁੱਤੇ ਤੇ ਡੰਡਾ ਨਹੀਂ ਮਾਰਿਆ ਹੁੰਦਾ ਅਗਲਾ ਕਹਿੰਦਾ ਵੀ ਮੈਂ ਹੈਗਾ ਹੈਗਾ ਨਾ ਹਾਂ ਵਾਹ ਚੱਲ ਗਾਣੇ ਤੇ ਹੀ ਆਪਾਂ ਮਾੜਾ ਮੋਟਾ ਕਰ ਲਈਏ ਚਾਹ ਪੂਰਾ ਹਨਾ ਮੈਂ ਅਸਲ ਵਿੱਚ ਤਾਂ ਮਾਰਨਾ ਨਹੀਂ ਸ਼ੇਰ ਅਸੀਂ ਉਹਨੇ ਤਾਂ ਭਾਜੀ ਮੇਰੇ ਵਰਗਾ ਪਾਣੀ 'ਚ ਮੱਖੀ ਰੁੜੀ ਜਾਂਦੀ ਉਹ ਵੀ ਬਚਾ ਲੈਂਦਾ ਵੀ ਯਾਰ ਕਾਹਨੂੰ ਵਿਚਾਰੀ ਨੂੰ ਮਾਰਨ ਦੇ <laughs> ਸ਼ੇਰ ਮਾਰਨਾ ਤਾਂ ਬਹੁਤ ਦੂਰ <laughs> ਦੀ ਗੱਲ ਮੱਖੀ ਨਹੀਂ ਮਾਰੀ ਹੁੰਦੀ ਹੈ ਨਹੀਂ ਸਹੀ ਗੱਲ ਹੈ ਤੇ ਮੱਖੀਆਂ ਚਲੋ ਮੱਖੀਆਂ ਦੀ ਗੱਲ ਕਰਦੇ ਮੱਖੀਆਂ ਕਿੱਦਾਂ ਟੰਗ ਕਰਦੀਆਂ ਹੁੰਦੀਆਂ ਸੀ ਜਦੋਂ ਘਰ ਹੁੰਦੇ ਸੀ ਹਨਾ ਬਬੂਹੇ ਤੇ ਉਦੋਂ ਫਿਰ ਜਾਲੀ ਲਾਉਣ ਦਾ ਰਿਵਾਜ ਆ ਗਿਆ ਸੀ ਹੌਲੀ ਹੌਲੀ ਜਾਲੀਆਂ ਲੱਗਣ ਲੱਗ ਪਈਆਂ ਸੀ ਬਾਹਰ ਹਨਾ ਪਹਿਲਾਂ ਤਾਂ ਰੌੜ ਹੀ ਹੁੰਦੀਆਂ ਸੀ ਜਿੱਦਾਂ ਭਾਈ ਮੇਰਾ ਨਾ ਨਿੱਕੇ ਭਰਾ ਦੇ ਨਾ ਖੰਡ ਖੁੰਡ ਜੀ ਬਾਵਾ ਖਾਂਦਾ ਰਹਿੰਦਾ ਇਹ ਥੋੜੇ ਬਹੁਤ ਨਿਕਲਦੇ ਨੇ ਅੱਛਾ ਇੱਕ ਤਾਂ ਯਾਰ ਕੋਈ ਸੀਰੀਅਸ ਗੱਲ ਕਰ ਰਿਹਾ ਨਹੀਂ ਤੇ ਯਾਰ ਕਿਹੜੀ ਸੀਰੀਅਸ ਆ ਮੈਨੂੰ ਅੱਜ ਹੈ ਕਹਿੰਦਾ ਕਿੰਨੀ ਸੀਰੀਅਸ ਭਰਾਵਾ ਤੂੰ ਕਦੀ ਨੀਲੀ ਦਵਾਈ ਲਵਾਈ ਆ ਫੋੜਿਆਂ ਤੇ ਉਹਨੇ ਨੀਲੀ ਦਵਾਈ ਛੱਡੋ ਮੈਨੂੰ ਵੀ ਛੋਟੇ ਹੁੰਦੇ ਦੀ ਗੱਲ ਚਿੱਤੇ ਆ ਗਈ ਫੋੜਿਆਂ ਤੋਂ ਨਾ ਅੱਛਾ ਭਾਜੀ ਕਈ ਭਰਾਵਾ ਕੋਈ ਰੋਟੀ ਖਾਂਦਾ ਕਈ ਬੰਦੇ ਭਾਜੀ ਕਈ ਬੰਦੇ ਫੋੜੇ ਨੂੰ ਨਾ ਪੈਂਚ ਪੈਂਚਰ ਕਰ ਲੈਂਦੇ ਸੀ ਕੋਈ ਨਾਲ ਉਹ ਕੁੜੀਆਂ ਸੂਈ ਮਾਰ ਕੇ ਵਿੱਚੋਂ ਪੀਕ ਜੀ ਗੱਡ ਲੈਣੀ ਯਾਰ ਉਹ ਪਰਾ ਭਾਜੀ ਕੋਈ ਰੋਟੀ ਖਾਂਦੇ ਹੁਣ ਯਾਰ ਰਹਿਣ ਦੋ ਅੱਛਾ ਚੱਲ ਭਰਾਵਾ ਸੌਰੀ ਤੇ ਤੇ ਉਹ ਨਾ ਉਹਦੇ ਭਾਜੀ ਜਿੱਦਾਂ ਨਾ ਗਰਮੀਆਂ ਚ ਜਿੱਦਾਂ ਫੋੜਿਆ ਤੇ ਹੁਣ ਤੁਹਾਨੂੰ ਪਤਾ ਵੀ ਉੱਥੇ ਮੱਖ ਸਾਨਾ ਕਿੰਨਾ ਫਿਰਦਾ ਹੁੰਦਾ ਤੇ ਉਹ ਉਹਨੇ ਬਹਿਣਾ ਉੱਥੇ ਜਿੱਥੇ ਫੋੜਾ ਨਿਕਲਿਆ ਤੇ ਉਹ ਭਾਜੀ ਜਿੱਦਾਂ ਨਾ ਗਰਮੀਆਂ ਤੋਂ ਬਾਅਦ ਮੀਂਹ ਪਿਆ ਥੋੜੀ ਜਿਹੀ ਠੰਡ ਜੀ ਹੋਣ ਲੱਗ ਪਈ ਹੈ ਨਾ ਹਾਂ ਹਾਂ ਤੋ ਬੇੜੀ ਚ ਕਰਦਾ ਫਿਰ ਕਹਿੰਦਾ ਹੂੰ ਹੁਣ ਕਹਿੰਦਾ ਠੰਡ ਆ ਗਈ ਹੁਣ ਪੈਂਟਾਂ ਪੂਰੀ ਅਜੇ ਨਿਕਲਦਾ ਪਾਉਂਦੇ ਹੁੰਦੇ ਨੇ ਨਿਆਣੇ ਕਹਿੰਦਾ ਹੁਣ ਕਹਿੰਦਾ ਪੈਂਟਾ ਪਾਇਆ ਕਰਾਂਗੇ ਹੁਣ ਨਹੀਂ ਫੋੜਿਆ ਤੇ ਕੀ ਉਹ ਤੇ ਮੈਨੂੰ ਗੱਲ ਯਾਦ ਆ ਜਾਂਦੀ ਉਹਦੀ ਕਈ ਵਾਰੀ ਭਾਜੀ ਦੇਖੇ ਦੇ ਲੋ ਇੱਥੇ ਕੁਝ ਵੀ ਨਹੀਂ ਹੈ ਨਾ ਇੱਥੇ ਕੁਝ ਵੀ ਨਹੀਂ ਬਾਕੀ ਪਰ ਇੱਥੇ ਹੁਣ ਬਹੁਤ ਹੋਣਾ ਪਿਆ ਮੱਖ ਮੁੱਖ ਤੁਸੀਂ ਇਹ ਦੇਖੋ ਵੀ ਮੱਖੀ ਪਤੰਦਰ ਜੀ ਬਹਿੰਦੀ ਉੱਥੇ ਹੀ ਆ ਜਿੱਤੇ ਜਿਹੜਾ ਉਹਨੂੰ ਮੈਂ ਜਾ ਸਮਝਿਆ ਹੋਇਆ ਲੱਭਦੀ ਲੱਭਦੀ ਆ ਤਾਂ ਉਹ ਵਾਕਈ ਪਤਾ ਨਹੀਂ ਲੱਭ ਕਿੱਥੋਂ ਲੈਂਦੀ ਇੱਕ ਮੱਛਰ ਭਾਜੀ ਉਹ ਆਹਾ ਉਹਨਾਂ ਦੇ ਟੀਨੇ ਲੱਗੇ ਹੁੰਦੇ ਨਾ ਮੱਛਰਾਂ ਦੇ ਤਾਂ ਦੋ ਮੱਛਰ ਲੜਦਾ ਘੱਟ ਹੁੰਦਾ ਭਾਜੀ ਪੀ ਪੀ ਜਿਹੜਾ ਕੰਨ ਦੇ ਗੋਲ ਲਾਣ ਕੇ ਕਰਦਾ ਉਹ ਹੀ ਨਹੀਂ ਸੌਂ ਦਿੰਦਾ ਭਾਜੀ ਮੈਂ ਇਹਨੂੰ ਮੈਂ ਕਦੇ ਚੁਟਕਲਾ ਪੜਿਆ ਤੁਹਾਡਾ ਤੇ ਉਹ ਤੁਹਾਡਾ ਨਹੀਂ ਪੜਿਆ ਲੱਗੇ ਨੇ ਪੜਿਆ ਕਹਿੰਦੇ ਵੀ ਮੱਖੀ ਦਾ ਕਿਸੇ ਮੱਛਰ ਨਾਲ ਵਿਆਹ ਹੋ ਗਿਆ ਨਾ ਅੱਛਾ ਤੇ ਉਹ ਕਹਿੰਦੇ ਜੀ ਜਦ ਵਿਆਹ ਤੋਂ ਬਾਅਦ ਹੈ ਨਾ ਪਹਿਲੀ ਜਦੋਂ ਸਵੇਰ ਨੂੰ ਉੱਠੇ ਤਾਂ ਮੱਛਰ ਮਰਿਆ ਪਿਆ ਤੇ ਕਹਿੰਦੇ ਮੱਖੀ ਦੀ ਭੈਣ ਆ ਗਈ ਹਾਂ ਉਹ ਕਹਿੰਦੀ ਇਹਨੂੰ ਕੀ ਹੋ ਗਿਆ ਹਨਾ ਹਾਂ ਉਹ ਕਹਿੰਦੀ ਮੈਨੂੰ ਕੀ ਪਤਾ ਵੀ ਮੈਂ ਰਾਤੀ ਕਹਿੰਦੀ ਆਡੋਮਾਸ ਲਾ ਕੇ ਸੋ ਗਈ ਜੀ ਜੀ ਸਵਰਗਵਾਸ ਕਰਕੇ ਕਹਿੰਦਾ ਜੀ ਕਹਿੰਦੀ ਜੀ ਜਦਰਾ ਮਰ ਗਿਆ ਓਏ ਓਏ ਉਹ ਭਰਾਵਾ ਉਹਦੇ ਮਾਸ ਦੀ ਕਰੀਮ ਚ ਮੁਸ਼ਕ ਕਿੰਨਾ ਹੁੰਦਾ ਹੁੰਦਾ ਸੀ ਹਨਾ ਮਜਬੂਰੀ ਲਾਉਣੀ ਹੈ ਨਾ ਓਹੋ ਮੈਂ ਭਾਈ ਨਾ ਜਿੱਤੇ ਮੈਂ ਪੜਿਆ ਇਹ ਚੀਜ਼ ਮੇਰਾ ਬੜਾ ਹਾਸਾ ਨਿਕਲਣ ਪੈ ਗਿਆ ਸੁਰਤ ਦੇਖੋ ਕਿੱਥੇ ਤੱਕ ਜਾਂਦੀ ਹੈ ਨਾ ਬਾਕੀ ਯਾਰ ਕਈ ਬੰਦੇ ਵਾਲੀ ਗੱਲਾਂ ਚਾਤ ਕਰਾਉਂਦੇ ਨੇ ਨਾ ਉਡੋ ਮਾਸ ਲਾ ਕੇ ਸੋ ਗਏ ਸੀ ਤੇ ਅਸੀਂ ਦਾਦੀ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਡੋ ਮਾਸ ਵੀ ਉਡੋ ਮਾਸ ਮੱਛਰਾਂ ਨੂੰ ਭਜਾਉਣ ਵਾਲੀ ਕਰੀਮ ਹੁੰਦੀ ਹੈ ਇੱਕ ਭਾਈ ਇੱਕ ਇੱਕ ਕਛੂਆ ਛਾਪ ਭਜਾਉਣਾ ਹਾਂ ਕਛੂਆ ਆਹੋ ਤੇ ਉਹ ਬਾਜੀ ਲਾ ਕੇ ਨਾ ਵੀ ਬੰਦਾ ਫੀਲਿੰਗ ਜੀ ਲੈਂਦਾ ਨਾ ਨਾਲ ਮੱਛਰ ਦਾ ਨਹੀਂ ਲੱਗਦਾ ਭਰਾਵਾ ਜਿੰਨੇ ਮਰਜੀ ਕਛੂਏ ਲਾ ਲਓ ਮੱਛਰਦਾਨੀ ਚ ਇੱਕ ਮੱਛਰ ਤਾਂ ਜ਼ਰੂਰ ਬਣਨਾ ਹੀ ਹੈ ਜਿਹਨੇ ਸਾਰੀ ਰਾਤ ਤੁਹਾਨੂੰ ਸੌਣ ਨਹੀਂ ਦੇਣਾ ਹੈ ਨਾ ਪੀ ਪੀ ਕਰਦਾ ਪੀ ਪੀ ਕਰਦਾ ਗਾਣਾ ਸੀ ਉਹ ਗਾਣਾ ਸੀ ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ ਕਿਤੇ ਆਪਾਂ ਉਹ ਗਾਣਾ ਕੱਢ ਕੇ ਆਪਾਂ ਲਾਈਏ ਤਾਂ ਆਪਾਂ ਲਿਸਨਰ ਨੂੰ ਸੁਣਾਈਏ ਬਿਲਕੁਲ ਲਾਉਣੇ ਆ ਜੀ ਉਹ ਗਾਣਾ ਸੀ ਜੇ ਸਾਨੂੰ ਲੱਭ ਸਕਿਆ ਤਾਂ ਅਸੀਂ ਜ਼ਰੂਰ ਪਲੇ ਕਰਾਂਗੇ ਤੇ ਪੁਰਾਣੀਆਂ ਜਿਆਦਾ ਤਾਜ਼ੀਆਂ ਕਰਾਂਗੇ ਪਰ ਇੱਥੇ ਵੀ ਮੱਛਰ ਹੁੰਦੇ ਆ ਯਾਰ ਨਹੀਂ ਮੱਛਰ ਤਾਂ ਭਾਜੀ ਕਈ ਬੰਦੇ ਹੀ ਮੱਛਰ ਆ ਕੇ ਕਈ ਬੰਦੇ ਹੀ ਮੱਛਰ ਆ ਕੇ ਖੂਨ ਚੂਸਦੇ ਰਹਿੰਦੇ ਆ ਨਹੀਂ ਮੈਂ ਮੱਛਰ ਮੱਛਰ ਦੀ ਗੱਲ ਕਰਦਾ ਉਹ ਤਾਂ ਮਹਾ ਮੱਛਰ ਹੈ ਨਾ ਜਿਹੜਾ ਹਾਂਜੀ ਉਹ ਤਾਂ ਵੱਡੇ ਮੱਛਰ ਹੈ ਨਾ ਜਿਹੜੇ ਜਿਹੜੇ ਖੂਨ ਚੂਸਦੇ ਆ ਭਾਜੀ ਮਤਲਬ ਬੜੀਆਂ ਬਿਮਾਰੀਆਂ ਫਲਾਉਂਦਾ ਭਾਜੀ ਉੱਥੇ ਤੁਹਾਨੂੰ ਪਤਾ ਜਿਹੜਾ ਅੱਜ ਕੁਝ ਦੁਨੀਆ ਦੇ ਜਾਨਵਰ ਆ ਉਹਨਾਂ ਚ ਲਾਈਕ ਜੇ ਕਵੇ ਸੱਪ ਮਗਰਮੱਛ ਸ਼ੇਰ ਹਨਾ ਲਾਈਕ ਜੇ ਤੁਸੀਂ ਔਸਤ ਹੁਣ ਚਲੋ ਮੈਂ ਗੱਲ ਦੂਜੇ ਪਾਸੇ ਮਜ਼ਾਕ ਤੋਂ ਲੈ ਕੇ ਜਾਣਾ ਸੀਰੀਅਸ ਗੱਲ ਔਸਤ ਜਿੰਨੀਆਂ ਔਸਤ ਮੌਤਾਂ ਹੁੰਦੀਆਂ ਨਾ ਜਾਨਵਰਾਂ ਦੇ ਨਾਲ ਹਾਂ ਮਗਰਮੱਛ ਸ਼ੇਰ ਜਾਂ ਸੱਪ ਸੱਪ ਦੂਏ ਨੰਬਰ ਤੇ ਹਨਾ ਹੂੰ ਹੂੰ ਪਹਿਲੇ ਨੰਬਰ ਤੇ ਮੱਛਰ ਆ ਭਾਜੀ ਬਿਲਕੁਲ ਸੀਰੀਅਸਲੀ ਤੁਸੀਂ ਰਿਪੋਰਟ ਕੱਢ ਕੇ ਦੇਖ ਲਓ ਸਭ ਤੋਂ ਜ਼ਿਆਦਾ ਲੋਕ ਮੱਛਰ ਲੜਨ ਨਾਲ ਮਰਦੇ ਆ ਮਰਦੇ ਆ ਡੇਂਗੂ ਮਲੇਰੀਆ ਹੋ ਗਿਆ ਤੇ ਡੇਂਗੂ ਹੋ ਗਿਆ ਮਲੇਰੀਆ ਹੋ ਗਿਆ ਖਾਸ ਕਰ ਜਿੱਥੇ ਕਿਤੇ ਗੰਦਾ ਪਾਣੀ ਜਿਵੇਂ ਆਪਣੇ ਉੱਥੇ ਕੂਲਰਾਂ 'ਚ ਪਾਣੀ ਪਾਉਂਦੇ ਆ ਨਾ ਆਹੋ ਤੇ ਉਹਦੇ 'ਚ ਮੱਛਰ ਪੈਦਾ ਹੁੰਦਾ ਫਿਰ ਨਾਲੇ ਮੱਛਰ ਇੱਕ ਐਦਾਂ ਦੀ ਚੀਜ਼ ਹੈ ਜਿਹੜਾ ਇੱਕ ਜਗ੍ਹਾ ਤੋਂ ਜਿਹੜੀ ਬਿਮਾਰੀ ਚੱਕ ਕੇ ਦੂਜੀ ਜਗ੍ਹਾ ਟਰਾਂਸਪੋਰਟ ਕਰ ਸਕਦਾ ਹੈ ਨਾ ਹੁਣ ਮੱਛਰ ਬੈੰਦਾ ਕਿੱਥੇ ਗੰਦੇ ਪਾਣੀ 'ਚ ਟਰਾਂਸਪੋਰਟ ਦਾ ਭਾਜੀ ਇਹ ਕਿ ਟਰੱਕ ਦਾ ਲੋਡ ਲੈ ਕੇ ਜਾਣਾ ਟ੍ਰਾਂਸਫਰ ਕਹਿ ਲੈਣਾ ਟ੍ਰਾਂਸਫਰ ਫੇ ਤੂੰ ਕਹਣਾ ਭਰਾਵਾ ਟ੍ਰੇਨ ਨਹੀਂ ਪਰ ਕਿੱਡੀ ਉਹਦੀ ਕਿੱਡੀ ਉਹਦੀ ਸੰਧੂ ਰੋਡ ਲੈ ਚੱਲਦੀ ਹੈ ਨਾ ਮੱਛਰ ਟ੍ਰਾਂਸਪੋਰਟ ਚੱਲਦੀ ਉਹਦੀ ਅਚਾ ਪੂਰੀ ਦੁਨੀਆ 'ਚ ਸਭ ਤੋਂ ਵੱਡੀ ਟ੍ਰਾਂਸਪੋਰਟ ਜਿਹੜੀ ਮੱਛਰਾਂ ਦੀ ਆ ਤੇ ਉਹ ਜਿੱਦਾਂ ਹੁਣ ਤੇ- ਦੇਖੋ ਮੱਛਰ ਬਣਦੇ ਕਿੱਥੋਂ ਛੱਪੜ ਦੇ ਪਾਣੀ ਚੋਂ ਬਣਦੇ ਹਨਾ ਯਾ ਬਸ ਕਰ ਮੱਛਰ ਮੱਛਰ ਜਿੱਥੇ ਕਿਤੇ ਗੰਦਾ ਪਾਣੀ ਖੜਾ ਨਾ ਉੱਥੇ ਭਾਜੀ ਮੱਛਰ ਦਾ ਲਾਵਾ ਪੈਦਾ ਹੁੰਦਾ ਤੇ ਆਪਾਂ ਕੀ ਕਰਦੇ ਹੁੰਦੇ ਸੀ ਕੂਲਰ ਦੇ ਵਿੱਚ ਜੇ ਕਿਤੇ ਪਾਣੀ ਹੈ ਨਾ ਰਹਿ ਜਾਣਾ ਤੇ ਆਪਾਂ ਹੈ ਨਾ ਉਹਨੂੰ ਬਦਲਣਾ ਡੇਲੀ ਬਦਲਣਾ ਜਾਂ ਫਿਰ ਦੂਜੇ ਤੀਜੇ ਦਿਨ ਬਦਲਣਾ ਵੀ ਕਿਤੇ ਜੇ ਮੀਂਹ ਦਾ ਪਾਣੀ ਵੀ ਕਿਤੇ ਕੂਲਰ ਬਾਹਰ ਰੱਖੇ ਹੁੰਦੇ ਉਹਦੇ ਵਿੱਚ ਰਹਿ ਜਾਂਦਾ ਸੀ ਤਾਂ ਉਹਨੂੰ ਕਹਿੰਦੇ ਸੀ ਵੀ